ਬਿਲਾਵਲ ਮਹੱਲਾ ਤੀਜਾ ਵਾਰ ਸਤ ਘਰ ਦਸਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਦਿ ਦਵਾਰ ਆਦ ਪੁਰਖੈ ਸੋਈ ਆਪੇ ਵਰਤੈ ਔਰ ਨ ਕੋਈ ਓਤ ਪੋਤ ਜਗ ਰਹਾ ਪਰੋਈ ਆਪੇ ਕਰਤਾ ਕਰੈ ਸੋ ਹੋਈ ਨਾਮ ਰਤੇ ਸਦਾ ਸੋ ਹੋਈ ਗੁਰਮੁਖ ਵਿਰਲਾ ਬੂਝੈ ਕੋਈ ਹਿਰਦੈ ਜਪਨੀ ਜਪੋ ਗੁਣਤਾ ਸਾ ਹਰਿ ਅਗਮ ਗੋਚਰ ਅਪਰੰਪਰ ਸੁਆਮੀ ਜਨ ਪਗ ਲਗ ਧਿਆਵੋ ਹੋਏ ਦਾਸਨ ਦਾਸਾ ਰਹਾਓ ਸੋਮਵਾਰ ਸਜ ਰਹਾ ਸਮਾਏ ਤਿਸ ਕੀ ਕੀਮਤ ਕਹੀ ਨ ਜਾਏ ਆਖ ਆਖ ਰਹੇ ਸਭ ਲਿਵ ਲਾਏ ਜਿਸ ਦੇਵੈ ਤਿਸ ਪੱਲੇ ਪਾਏ ਅਗਮ ਅਗੋਚਰ ਲਖਿਆ ਨ ਜਾਏ ਗੁਰ ਕੈ ਸਭ ਧਰਿਆ ਸਮਾਏ ਮੰਗਲ ਮਾਇਆ ਮੋਹ ਉਪਾਇਆ ਆਪੇ ਸਿਰ ਸਿਰ ਧੰਦਾ ਲਾਇਆ ਆਪ 부ਝਾਏ ਸੋਈ 부ਝੈ ਗੁਰ ਕੈ ਸਬਦ ਦਰ ਘਰ ਸੂਝੈ ਪ੍ਰੇਮ ਭਗਤ ਕਰੇ ਲਿਵ ਲਾਏ ਹਉ ਮੈਂ ਮਮਤਾ ਸਭ ਜਲਾਏ ਬੁੱਧ ਵਾਰ ਆਪੇ ਬੁੱਧ ਗੁਰਮੁਖ ਕਰਨੀ ਸ਼ਬਦ ਵਿਚਾਰ ਨਾਮ ਰਤੇ ਮਨ ਨਿਰਮਲ ਹੋਏ ਹਰ ਗੁਣ ਗਾਵੇ ਹਉਮੈ ਮਲ ਖੋਏ ਦਰ ਸੱਚੈ ਸਤ ਸੋਭਾ ਪਾਏ ਨਾਮ ਰਤੇ ਗੁਰ ਸਭ ਸੁਹਾਏ ਲਾਹਾ ਨਾਮ ਪਾਏ ਗੁਰਦੁਆਰੇ ਆਪੇ ਦੇਵੈ ਦੇਵਨ ਹਾਰ ਜੋ ਦੇਵੈ ਤਿਸ ਕੋ ਬਲ ਜਾਈਐ ਗੁਰ ਪ੍ਰਸਾਦੀ ਆਪ ਗਵਾਈਐ ਨਾਨਕ ਨਾਮ ਰਖੋ ਵਰਤਾਰੇ ਦੇਵਨ ਹਾਰੇ ਕਉ ਜੈਕਾਰ ਵੀਰ ਵਾਰ ਵੀਰ ਭਰਮ ਭੁਲਾਏ ਪ੍ਰੇਤ ਭੂਤ ਸਭ ਦੂਜੈ ਲਾਏ ਆਪ ਉਪਾਏ ਕਰ ਵੇਖੈ ਵੇਕਾ ਸਭਨਾ ਕਰਤੇ ਤੇਰੀ ਟੇਕਾ ਜੀ ਅਜੰਤ ਤੇਰੀ ਸਰਨਾਈ ਸੋ ਮਿਲੈ ਜਿਸ ਲੈ ਮਿਲਾਈ ਸ਼ੁਕਰਵਾਰ ਪ੍ਰਭ ਰਹਾ ਸਮਾਈ ਆਪ ਉਪਾਏ ਸਭ ਕੀਮਤ ਪਾਈ ਗੁਰਮੁਖ ਹੋਵੈ ਸੋ ਕਰੈ ਵਿਚਾਰ ਸਜ ਸੰਜੋ ਕਰਨੀ ਹੈ ਕਾਰ ਵਰਤ ਨੇਮ ਨਿਤਾ ਪ੍ਰਤੀ ਪੂਜਾ ਬਿਨ ਬੂਝੇ ਸਭ ਭਾਉ ਹੈ ਦੂਜਾ ਛਿਨਿਛਰ ਵਾਰ ਸੌਣ ਸਾਸਤ ਵਿਚਾਰ ਹਉ ਮੈਂ ਮੇਰਾ ਭਰਮੈ ਸੰਸਾਰ ਮਨੁਖ ਅੰਧਾ ਦੂਜੈ ਭਾਏ ਜਮਦਰਿ ਬਾਧਾ ਚੋਟਾ ਖਾਏ ਗੁਰ ਪ੍ਰਸਾਦੀ ਸਦਾ ਸੁਖ ਪਾਏ ਸਚ ਕਰਨੀ ਸਾਜ ਲਿਵ ਲਾਏ ਸਤਗੁਰ ਸੇਵਾ ਸੇਵੜ ਪਾਗੀ ਹਉ ਮੈਂ ਮਾਰ ਸਚ ਲਿਵ ਲਾਗੀ ਤੇਰਾ ਰੰਗ ਰਾਤੇ ਸਾਜ ਸੁਭਾਏ ਤੂੰ ਸੁਖ ਦਾਤਾ ਲੈ ਮਿਲਾਏ ਏਕਸ ਤੇ ਦੂਜਾ ਨਾਹੀ ਕੋਏ ਗੁਰਮੁਖ ਬੂਝੈ ਸੋਜੀ ਹੋਏ 15 ਥਿਤੀ ਤੈ ਸਤ ਵਾਰ ਮਹਾਰੁਤੀ ਆਵਹਿ ਵਾਰ ਵਾਰ ਦਿਨ ਸਰੈਣ ਤਿਵੈ ਸੰਸਾਰ ਆਵਾ ਗਉਣ ਕੀਆ ਕਰਤਾਰੇ ਨਿਹਚਲ ਸਾਚ ਰਹਾ ਕਲ ਧਾਰੇ ਨਾਨਕ ਗੁਰਮੁਖ ਬੂਝੈ ਕੋ ਸ਼ਬਦ ਵਿਚਾਰੇ ਬਿਲਾਵਲ ਮਹੱਲਾ ਤੀਜਾ ਆਦ ਪੁਰਖ ਆਪੇ ਸ੍ਰਿਸ਼ਟ ਸਾਜੇ ਜੀਵ ਜੰਤ ਮਾਇਆ ਮੋਹਿ ਪਾਜੇ ਦੂਜੈ ਭਾਏ ਪਰਪੰਚ ਲਾਗੇ ਆਵਹਿ ਜਾਵਹਿ ਮਰੈ ਭਾਗੇ ਸਤਿਗੁਰ ਭੇਟਿਆ ਸੋ ਜੀ ਪਾਏ ਪਰਪੰਚ ਚੂਕੈ ਸਚ ਸਮਾਏ ਜਾ ਕੈ ਮਸਤਕ ਲਿਖਿਆ ਲੇਖ ਤਾ ਕੈ ਮਨ ਵਸਿਆ ਪ੍ਰਵੇ ਕੋ ਰਹਾਉ ਸ੍ਰਿਸ਼ਟੋ ਪਾਇ ਆਪੇ ਸਭ ਵੇਖੈ ਕੋਈ ਨ ਮੇਟੈ ਤੇਰਾ ਲੇਖੈ ਸਿੱਧ ਸਾਧਕ ਜੀ ਕੋ ਕਹਿ ਕਹਾਏ ਪਰਮੇ ਭੂਲਾ ਆਵੈ ਜਾਏ ਸਤਿਗੁਰ ਸੇਵੈ ਸੋਜਨ ਬੂਝੈ ਹਉਮੈ ਮਾਰੇ ਤਾ ਦਰ ਸੂਝੈ ਏਕ ਉਸਤੇ ਸਭ ਦੂਜਾ ਹੁਆ ਏਕੋ ਵਰਤੈ ਅਵਰ ਨਾ ਬੀਆ ਦੂਜੇ ਤੇ ਜੇ ਕੋ ਜਾਣੈ ਗੁਰ ਕੈ ਸ਼ਬਦ ਹਰਿ ਦਰ ਨਿਸ਼ਾਨੈ ਸਤਿਗੁਰ ਭੇਟੇ ਤਾ ਏਕੋ ਪਾਏ ਵਿਚਹੁ ਦੂਜਾ ਠਾਗ ਰਹਾਏ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਾਕੈ ਕੋਇ ਸਾਹਿਬ ਕੀ ਸੇਵਕ ਰਹਿ ਸਰਨਾਈ ਆਪੇ ਬਖਸ਼ੇ ਦੇ ਵਡਿਆਈ ਤਿਸ ਤੇ ਉਪਰ ਨਾਹੀ ਕੋਏ ਕੌਣ ਡਰੈ ਡਰ ਕਿਸ ਕਾ ਹੋਏ ਗੁਰਮਤੀ ਸਾਥ ਵਸੈ ਸਰੀਰ ਸਭ ਚੀਨ ਫਿਰ ਲੱਗੈ ਨਾ ਪੀਰ ਆਵੈ ਨਾ ਜਾਏ ਨਾ ਦੁਖ ਪਾਏ ਨਾ ਮੇਰਾ ਤੇ ਸਾਜ ਸਮਾਏ ਨਾਰਕ ਗੁਰੂ ਵੇਖੈ ਹਦੂਰੇ ਮੇਰਾ ਪ੍ਰਭ ਸਦ ਰਹਾ ਭਰਪੂਰੇ ਇਕ ਸੇਵਕ ਇਕ ਭਰਮ ਭੁਲਾਏ ਆਪੇ ਕਰੇ ਹਰਿ ਆਪ ਕਰਾਏ ਏਕੋ ਵਰਤੈ ਵਰਨ ਕੋਏ ਮਨ ਰੋਸ ਕੀਜੈ ਜੇ ਦੂਜਾ ਹੋਏ ਸਤਿਗੁਰ ਸੇਵੇ ਕਰਨੀ ਸਾਰੀ ਦਰ ਸਾਚੈ ਸਾਚੇ ਵਿਚਾਰੀ ਥਿੱਤੀ ਵਾਰ ਸਭ ਸਭ ਸੁਹਾਏ ਸਤਿਗੁਰ ਸੇਵੇ ਤਾ ਫਲ ਪਾਏ ਥਿੱਤੀ ਵਾਰ ਸਭ ਆਵਹਿ ਜਾਹੇ ਗੁਰ ਸ਼ਬਦ ਨੇ ਚਲ ਸਦਾ ਸਚ ਸਮਾਹੇ ਥਿੱਤੀ ਵਾਰ ਤਾ ਜਾ ਸਚ ਰਾਤੇ ਬਿਨ ਨਾਵੈ ਸਭ ਪਰਮਹਿ ਕਾਚੇ ਮਨਮੁਖ ਮਰਹਿ ਮਰ ਬਿਗਤੀ ਜਾਹੇ ਏਕ ਨਾ ਚੇਤਹਿ ਦੂਜੈ ਲੋਭਾਏ ਅਚੇਤ ਪਿੰਡੀ ਅਗਿਆਨ ਅੰਧਾਰ ਬਿਨ ਸਬਦੈ ਕਿਉ ਪਾਏ ਪਾਰ ਆਪ ਪਾਏ ਪਾਵਨ ਹਾਰ ਆਪੇ ਕੀ ਤੋਨ ਗੁਰ ਵਿਚਾਰ ਬਹੁਤੇ ਭੇਖ ਕਰਹਿ ਭੇਖ ਤਾਰੀ ਪਾਪਾ ਪਰਮਹਿ ਕਾਚੀ ਸਾਰੀ ਐਥੈ ਸੁਖ ਨਾ ਗੈ ਹੋਏ ਮਨ ਮੁਖ ਹੋਏ ਆਪਣਾ ਜਨਮ ਕੋਏ ਸਤਿਗੁਰ ਸੇਵੇ ਪਰਮ ਚੁਕਾਏ ਕਰੀ ਅੰਦਰ ਸੱਚ ਮਹਲ ਪਾਏ ਆਪੇ ਪੂਰਾ ਕਰੇ ਸੋ ਹੋਏ ਇਹ ਥਿਤੀ ਵਾਰ ਦੂਜਾ ਦੋਏ ਸਤਿਗੁਰ ਬਾਝੋ ਅੰਧ ਗੁਬਾਰ ਥਿਤੀ ਵਾਰ ਸੇਵਹਿ ਮੁਗਦ ਗੁਵਾਰ ਨਾਨਕ ਗੁਰਮੁਖ ਬੂਜੈ ਸੋ ਜੀ ਪਾਏ ਇਕ ਦਿਨ ਆਮ ਸਦਾ ਰਹਾ ਸਮਾਏ ਬਿਲਾਵਲ ਮਹੱਲਾ ਪਹਿਲਾ ਛੰਤ ਦਖਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੁੰਦ ਨਵੇਲੜੀਆ ਗੋਇਲ ਆਈ RAM ਮਟਕੀ ਡਾਰ ਤਰੀ ਹਰ ਲਿਵ ਲਾਈ RAM ਲਿਵ ਲਾਏ ਹਰ ਸਿਉ ਰਹੀ ਗੋਇਲ ਸਾਜ ਸ਼ਬਦ ਸੀ ਗਾਰਿਆ ਕਰ ਜੋੜ ਗੁਰ ਪੈ ਕਰ ਬਿਨੰਤੀ ਮਿਲੋ ਸਾਚ ਪਿਆਰਿਆ ਤਨ ਭਾਏ ਭਗਤੀ ਦੇਖ ਪ੍ਰੀਤਮ ਕਾਮ ਕ੍ਰੋਧ ਨਿਵਾਰਿਆ ਨਾਨਕ ਮੁੰਦ ਨਵੇਲ ਸੁੰਦਰੀ ਦੇਖ ਫਿਰ ਸਾਧਾਰਿਆ ਸਤ ਨਵੇਦੜੀਏ ਜੋਬਨ ਬਾਲੀ RAM ਆਉ ਨਾ ਜਾਓ ਕਹੀ ਆਪਣੇ ਸਾਹ ਨਾਲੀ RAM ਨਾ ਆਪਣੇ ਸੰਗ ਦਾਸੀ ਮੈਂ ਭਗਤ ਹਰ ਕੀ ਭਾਵੇ ਅਗਾਧ ਬੋਧ ਅਕਥ ਕਥਿਐ ਸਾਜੇ ਪ੍ਰਭ ਗੁਣ ਗਾਵੇ RAM ਨਾਮ ਰਸਾਲ ਰਸਿਆ ਰਵੈ ਸਾਜ ਪਿਆਰੀਆ ਗੁਰ ਸ਼ਬਦ ਦੀ ਦਾਨ ਕੀਆ ਨਾਨਕਾ ਵਿਚਾਰਿਆ ਸ੍ਰੀ ਧਰਮ ਮੋਹਣੀ ਪਿਰ ਸੰਗ ਸੂਤੀ RAM ਗੁਰ ਕੈ ਪਾਏ ਚੱਲੋ ਸਾਚ ਸੰਗੂਤੀ RAM ਤਨ ਸਾਚ ਸੰਗੂਤੀ ਹਰ ਸੰਗ ਸੂਤੀ ਸੰਗ ਸਗੀ ਸੇ ਲਿਆ ਇਕ ਭਾਏ ਕਮਨ RAM ਵਸਿਆ ਸਤਿਗੁਰੂ ਹਮ ਮਿਲਿਆ ਦਿਨ ਰਹਿਣ ਘੜੀ ਨੱਚ ਸਾ ਵਿਸਰੈ ਸਾਸ ਸਾਸ ਨਿਰੰਜਨੋ ਸ਼ਬਦ ਜੋਤ ਜਗਾਏ ਦੀਪਕ ਨਾਨਕਾ ਭਉ ਪੰਜਨੋ ਜੋ ਤਿਸ ਵਾਇੜੀਏ ਤ੍ਰਿਭੁਵਨ ਸਾਰੇ RAM ਘਟ ਘਟ ਰਵ ਰਹਾ ਅਲਖ ਅਪਾਰੇ RAM ਅਲਖ ਅਪਾਰ ਅਪਾਰ ਸਾਚਾ ਆਪ ਮਾਰ ਮਿਲਾਈਐ ਹਉ ਮੈਂ ਮਮਤਾ ਲੋਭ ਜਾਲਹੁ ਸਬਦ ਮੈਲ ਚੁਕਾਈਐ ਦਰ ਜਾਏ ਦਰਸ਼ਨ ਕਰੀ ਭਾਣੈ ਤਾਰ ਤਾਰਨ ਹਾਰਿਆ ਹਰੀ ਨਾਮ ਅੰਮ੍ਰਿਤ ਚਾਖ ਤ੍ਰਿਪਤੀ ਨਾਨਕਾ ਉਰ ਧਾਰਿਆ ਬਿਲਾਵਨ ਮਹੱਲਾ ਪਹਿਲਾ ਮੈਂ ਮਨ ਚਾਉਕਣਾ ਸਾਜ ਵਿਗਾਸੀ RAM ਮੋਹੀ ਪ੍ਰੇਮ ਪਰੇ ਪ੍ਰਭ ਅਬਨਾਸੀ RAM ਅਵਿਗਤੋ ਹਰਿਨਾਥ ਨਾਥ ਤਿਸੈ ਭਾਵੈ ਸੋਧੀਐ ਕਿਰਪਾਲ ਸਦਾ ਦਇਆਲ ਦਾਤਾ ਜੀਆ ਅੰਦਰ ਤੂ ਜੀਐ ਮੈਂ ਅਵਰ ਗਿਆਨ ਨ ਧਿਆਨ ਪੂਜਾ ਹਰ ਨਾਮ ਅੰਤਰ ਵਸ ਰਹੇ ਭੇਖ ਭਵਨੀ ਹੱਠ ਨਾ ਜਾਣਾ ਨਾਨਕਾ ਸਚ ਗਏ ਰਹੇ ਪਿੰਦੜੀ ਰਹਿਣ ਪਲੀ ਦਿਨ ਸੁਹਾਏ RAM ਨਿਜ ਕਰ ਸੂਤੜੀਏ ਪਿਰਮ ਜਗਾਏ RAM ਨਵ ਹਾਨ ਨਵ ਧਨ ਸ਼ਬਦ ਜਾਗੀ ਆਪਣੇ ਫਿਰ ਭਾਣੀਆ ਤਜ ਕੂੜ ਕਪਟ ਸੁਭਾਉ ਦੂਜਾ ਚਾਕਰੀ ਲੋਕਾਣੀਆ ਮੈਂ ਨਾਮ ਹਰ ਕਾ ਹਾਰ ਕੰਠੇ ਸਾਜ ਸ਼ਬਦ ਨੀ ਸਾਣਿਆ ਕਰ ਜੋੜ ਨਾਰਗ ਸਾਜ ਮਾਗੈ ਨਦਰੀ ਕਰ ਤੁਧ ਭਾਣਿਆ ਜਾਗ ਸਲੋਨੜੀਏ ਬੋਲੇ ਗੁਰਬਾਣੀ RAM ਜਿਨ ਸੁਣ ਮੰਨਿਆੜੀ ਅਕਥ ਕਹਾਣੀ RAM ਅਕਥ ਕਹਾਣੀ ਪਦ ਨਿਰਵਾਣੀ ਕੋ ਵਿਰਲਾ ਗੁਰਮੁਖ ਬੂਜੇ ਉਹ ਸਬਦ ਸਮਾਏ ਆਪ ਗਵਾਏ ਭਵਨ ਸੋ ਜੀ ਸੂਜੇ ਰਹਿ ਅਤੀਤ ਅਪਰੰਪਰ ਰਾਤਾ ਸਾਜ ਮਨ ਗੁਣ ਸਾਰਿਆ ਉਹ ਪੂਰ ਰਹਾ ਸਰਬ ਠਾਈ ਨਾਨਕਾ ਔਰ ਧਾਰਿਆ ਮਹਾਲੇ ੜੀਏ ਭਗਤ ਸਨੇਹੀ RAM ਗੁਰਮਤ ਮਨ ਰਹਸੀ ਸੀ ਜਿਸ ਦੇਹੀ RAM ਮਨ ਮਾਰ ਰੀਝੈ ਸ਼ਬਦ ਜੈ ਤ੍ਰੈ ਲੋਕਨਾਥ ਪਛਾਣੇ ਮਨ ਢੀਕ ਢੋਲ ਨਾ ਜਾਏ ਕਾਤੀ ਆਪਣਾ ਫਿਰ ਜਾਣੇ ਮੈਂ ਆਧਾਰ ਤੇਰਾ ਤੂੰ ਖਸਮ ਮੇਰਾ ਮੈਂ ਤਾਨ ਜਾ ਤੇਰੋ ਸਾਚ ਸੂਚਾ ਸਦਾ ਨਾਨਕ ਗੁਰ ਸ਼ਬਦ ਝਗਰਨ ਬੇਰੋ ਸੰਤ ਬਿਲਾਵਲ ਮਹੱਲਾ ਚੌਥਾ ਮੰਗਲ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਮੇਰਾ ਹਰ ਪ੍ਰਭ ਸੇਜੈ ਆਇਆ ਮਨ ਸੁਖ ਸਮਾਣਾ RAM ਗੁਰ ਤੁਠੈ ਹਰ ਪ੍ਰਭ ਪਾਇਆ ਰੰਗ ਰਲਿਆ ਮਾਣਾ RAM ਵਡ ਭਾਗਿਆ ਸੁਹਾਗਣੀ ਹਰ ਮਸਤਕ ਮਾਣਾ RAM ਹਰ ਪ੍ਰਭ ਹਰ ਸੁਹਾਗ ਹੈ ਨਾਨਕ ਮਨ ਭਾਣਾ RAM ਨਿਮਾਣਿਆ ਹਰਿ ਮਾਨ ਹੈ ਹਰ ਪ੍ਰਭ ਹਰਿ ਆਪੈ RAM ਗੁਰਮੁਖ ਆਪ ਗਵਾਇਆ ਨਿਤ ਹਰਿ ਹਰਿ ਜਾਪੈ RAM ਮੇਰੇ ਹਰ ਪ੍ਰਭ ਭਾਵੈ ਸੋ ਕਰੈ ਹਰਿ ਰੰਗ ਹਰਿ ਰਾਪੈ ਰਾਮ ਜਨ ਨਾਨਕ ਸਾਜ ਮਿਲਾਇਆ ਹਰਿ ਰਸ ਹਰਿ ਤਰਾਪੈ ਰਾਮ ਮਾਨਸ ਜਨਮ ਹਰਿ ਪਾਈਐ ਹਰਿ ਰਾਵਣ ਵੇਰਾ ਰਾਮ ਗੁਰਮੁਖ ਮਿਲ ਸੋ ਹਾਗਣੀ ਰੰਗ ਹੋਏ ਕਣੇਰਾ ਰਾਮ ਜਿਨ ਮਾਨਸ ਜਨਮ ਨ ਪਾਇਆ ਤਿਨ ਭਾਗ ਮੰਦੇਰਾ ਰਾਮ ਹਰਿ ਹਰਿ ਹਰਿ ਹਰਿ ਰਾਖ ਪ੍ਰਭ ਨਾਨਕ ਜਨ ਤੇਰਾ ਰਾਮ ਗੁਰ ਹਰ ਪ੍ਰਭ ਅਗੋਂ ਦ੍ਰਿੜਾਇਆ ਮਨ ਤਨ ਰੰਗ ਭੀਨਾ RAM ਭਗਤ ਬਚਲ ਹਰਿ ਨਾਮ ਹੈ ਗੁਰਮੁਖ ਹਰਿ ਨੀਨਾ RAM ਬਿਨ ਹਰਿ ਨਾਮ ਨਾ ਜੀਵ ਦੇ ਜਿਉ ਜਲ ਬਿਨ ਮੀਨਾ RAM ਸਫਲ ਜਨਮ ਹਰਿ ਪਾਇਆ ਨਾਨਕ ਪ੍ਰਭ ਕੀ ਨਾਰਾਮ ਬਿਲਾਵਲ ਮਹੱਲਾ ਚੌਥਾ ਸ਼ਲੋਕ ਹਰਿ ਪ੍ਰਭ ਸੱਜਣ ਲੋੜ ਲਹੁ ਮਨ ਵਸੈ ਵਡ ਭਾਗ ਗੁਰ ਪੂਰੈ ਵੇਖਾਲਿਆ ਨਾਨਕ ਹਰਿ ਲਿਵ ਲਾਗ ਛੰਤ ਮੇਰਾ ਹਰ ਪ੍ਰਭਾਵਨ ਆਇਆ ਹਉ ਮੈਂ ਬਿਖ ਝਾਗੇ RAM ਗੁਰਮਤਿ ਆਪ ਮਿਟਾਇਆ ਹਰਿ ਹਰ ਲਿਵ ਲਾਗੇ RAM ਅੰਤਰ ਕਮਲ ਪ੍ਰਗਾਸਿਆ ਗੁਰ ਗਿਆਨੀ ਜਾਗੇ RAM ਜਨ ਨਾਨਕ ਹਰ ਪ੍ਰਭ ਪਾਇਆ ਪੂਰੇ ਵਡ ਪਾਗੇ RAM ਹਰਿ ਪ੍ਰਭ ਹਰਿ ਮਨ ਪਾਇਆ ਹਰਿ ਨਾਮ ਵਧਾਈ RAM ਗੁਰ ਪੂਰੇ ਪ੍ਰਭ ਪਾਇਆ ਹਰਿ ਹਰ ਲਿਵ ਲਾਈ RAM ਅਗਿਆਨ ਅੰਧੇਰਾ ਕਟਿਆ ਜੋਤ ਆਈ RAM ਜਨ ਨਾਨਕ ਨਾਮ ਆਧਾਰ ਹੈ ਹਰਿ ਨਾਮ ਸਮਾਈ RAM ਤਨ ਹਰ ਪ੍ਰਭ ਪਿਆਰੈ ਰਾਵਿਆ ਜਾਂ ਹਰ ਪ੍ਰਭ ਭਾਈ RAM ਅੱਖੀ ਪ੍ਰੇਮ ਕਸਾਈਆ ਜੋ ਬਿਲਕ ਮਸਾਈ RAM ਗੁਰਪੂਰੈ ਹਰ ਮੇਲਿਆ ਹਰ ਰਸਾ ਘਾਈ RAM ਜਨ ਨਾਨਕ ਨਾਮ ਵਿਗਸਿਆ ਹਰ ਹਰ ਲਿਵ ਲਾਈ RAM ਹਮ ਮੂਰਖ ਮੁਗਧ ਮਿਲਾਇਆ ਹਰ ਕਿਰਪਾ ਧਾਰੀ RAM ਤਨ ਤਨ ਗੁਰੂ ਸਾਹਿਬ ਆਸਿਆ ਜਿਨ ਹਉਮੈ ਮਾਰੀ RAM ਜਿਨ ਵਡ ਭਾਗਿਆ ਵਡ ਭਾਗ ਹੈ ਹਰ ਹਰ ਗੁਰ ਧਾਰੀ RAM ਜਨ ਨਾਨਕ ਨਾਮ ਸਲਾਹੇ ਤੂ ਨਾਮੇ ਬਲਿਹਾਰੀ RAM ਮਿਲਾਵਲ ਮਹੱਲਾ ਪੰਜਵਾ ਛੰਤ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮੰਗਲ ਸਾਜ ਪਿਆ ਪ੍ਰਭ ਆਪਣਾ ਗਾਇਆ RAM ਅਬਿਨਾਸੀ ਵਰ ਸੁਨਿਆ ਮਨ ਉਜਿਆ ਚਾਇਆ RAM ਮਨ ਪ੍ਰੀਤ ਲਾਗੈ ਵੱਡਾ ਭਾਗੈ ਕਬ ਮਿਲਿਆ ਪੂਰਨ ਪਤੇ ਸਾਜੇ ਸਮਾਈਐ ਗੋਵਿੰਦ ਪਾਈਐ ਦੇਹੋ ਸਖੀਏ ਮੋਹਿ ਮਤੇ ਦਿਨ ਰਹਿਣ ਠਾਢੀ ਕਰੋ ਸੇਵਾ ਪ੍ਰਭ ਕਮਨ ਜੁਗਤੀ ਪਾਇਆ ਬਿਨਵੰਤ ਨਾਨਕ ਕਰੋ ਕਿਰਪਾ ਲੈ ਹੋ ਮੋਹਿ ਲੜ ਲਾਇਆ ਪਿਆ ਸਮਾੜਾ ਹਰ ਰਤਨ ਵਿਸਾਹਾਰਾਮ ਖੋਜੀ ਖੋਜ ਲੱਦਾ ਹਰ ਸੰਤਨ ਪਾਹਾਰਾਮ ਮਿਲੇ ਸੰਤ ਪਿਆਰੇ ਦਇਆ ਤਾਰੇ ਕਥੈ ਅਕਥ ਵਿਚਾਰੋ ਇਕ ਚਿਤ ਇਕ ਮਨ ਧਿਆਇ ਸੁਆਮੀ ਲਾਏ ਪ੍ਰੀਤ ਪਿਆਰੋ ਕਰ ਜੋੜ ਪ੍ਰਾਪੈ ਕਰ ਬਿਨੰਤੀ ਮਿਲੈ ਹਰ ਜਸ ਲਾਹਾ ਬਿਨਵੰਤ ਨਾਨਕ ਦਾਸ ਤੇਰਾ ਮੇਰਾ ਪ੍ਰਭ ਅਗਮ ਥਾਹਾ ਸਾਹਾ ਅਟਲ ਗਣਿਆ ਪੂਰਨ ਸੰਜੋਗੋ ਰਾਮ ਸੁਖਾ ਸਮੂਹ ਭਇਆ ਗਿਆ ਵਿਜੋਗੋ ਰਾਮ ਮਿਲ ਸੰਤ ਆਏ ਪ੍ਰਭ ਆਏ ਬਣੇ ਅਚਰਜ ਜਾਨੀਆਂ ਮਿਲ ਇਕੱਤਰ ਹੋਏ ਸਾਹਿਟ ਹੋਏ ਮਨ ਪ੍ਰੀਤ ਉਪਜੀ ਮਾਨੀਆ ਮਿਲ ਜੋਤ ਜੋਤੀ ਓਤ ਪੋਤੀ ਹਰਿ ਨਾਮ ਸਭ ਰਸ ਭੋਗੋ ਬਿਨਵੰਤ ਨਾਨਕ ਸਭ ਸੰਤ ਮੇਲੀ ਪ੍ਰਭ ਕਰਨ ਕਾਰਨ ਜੋਗੋ ਪਵਨ ਸੁਹਾਵੜਾ ਤਰਤ ਸਪਾਗੀ RAM ਪ੍ਰਭ ਘਰ ਆਇੜਾ ਗੁਰ ਚਰਨੀ ਲਾਗੀ RAM ਗੁਰ ਚਰਨ ਲਾਗੀ ਸਾਹਿਬ ਜਾਗੀ ਸਗਲ ਇੱਛਾ ਬੁਨਿਆ ਮੇਰੀ ਆਸ ਪੂਰੀ ਸੰਤ ਤੂਰੀ ਹਰ ਮਿਲੇ ਕੰਤ ਵਿਛੁਨਿਆ ਆਨੰਦ ਆਨੰਦਨ ਵੱਜੈ ਵਾਜੇ ਅਹਮ ਮਤ ਮਨ ਕੀ ਤਿਆਗੀ ਬਿਨਵੰਤ ਨਾਨਕ ਸਰਣ ਸੁਆਮੀ ਸੰਤ ਸੰਗ ਲਿਵ ਲਾਗੀ ਮਿਲਾਵਲ ਮਹੱਲਾ ਪੰਜਵਾ ਭਾਗ ਸੁਲਖਣਾ ਹਰ ਕੰਤ ਮਾਰਾ RAM ਅਨਹਦ ਬਾਜਿਤਰਾ ਤਿਸ ਧੁਨ ਦਰਬਾਰਾ RAM ਆਨੰਦ ਆਨੰਦਨ ਵੱਜੈ ਵਾਜੇ ਦਿਨ ਸਰੈਣ ਉਮਾਹਾ ਤਹ ਰੋਗ ਸੋਗ ਨਾ ਦੂਖ ਵਿਆਪੈ ਜਨਮ ਮਰਨ ਨਾ ਤਾਹਾ ਰਿਧ ਸਿਧ ਸੁਧਾਰਾ ਸੇ ਅੰਮ੍ਰਿਤ ਭਗਤ ਭਰੇ ਪੰਡਾਰਾ ਬਿਨਵੰਤ ਨਾਨਕ ਬਲਿਹਾਰ ਵਈਆ ਪਾਰ ਬ੍ਰਹਮ ਪ੍ਰਾਨ ਆਧਾਰਾ ਸੁਣ ਸਖੀ ਸਹੇਲੜੀ ਹੋ ਮਿਲ ਮੰਗਲ ਗਾਵਾ RAM ਮਨ ਤਨ ਪ੍ਰੇਮ ਕਰੇ ਤਿਸ ਪ੍ਰਭ ਕੋ ਰਾਭਾ RAM ਕਰ ਪ੍ਰੇਮ ਰਾਵਹ ਤਿਸੈ ਭਾਵਹ ਇਕ ਨਿਮਖ ਪਲਕ ਨਾ ਤਿਆਗਿਆ ਗਹਿ ਕੰਠ ਲਾਈਐ ਨਾਹਲ ਜਾਈਐ ਚਰਨ ਰਾਜ ਮਨ ਪਾਗਿਐ ਭਗਤ ਠਗੌਰੀ ਪਾਏ ਮੋਹ ਅੰਤ ਕਤਹੁ ਨ ਧਾਵਹ ਬਿਨਵੰਤ ਨਾਨਕ ਮਿਲ ਸੰਗ ਸਾਜਨ ਅਮਾਰ ਪਦਵੀ ਪਾਵਹ ਬਿਸਮਨ ਬਿਸਮ ਭਏ ਪੇਖ ਗੁਣ ਅਵਨਾਸੀ RAM ਕਰ ਗਹਿ ਪੁਜਾ ਗਹੀ ਕਟ ਜਾਉ ਕੀ ਫਾਸੀ RAM ਗਹਿ ਪੁਜਾ ਲੀਨੀ ਦਾਸ ਕੀਨੀ ਅੰਕੁਰ ਉਦੋਤ ਜਨਾਇਆ ਮਲਨ ਮੋਹ ਵਿਕਾਰ ਨਾਠੇ ਦਿਵਸ ਨਿਰਮਲ ਆਇਆ ਦ੍ਰਿਸ਼ਟ ਧਾਰੀ ਮਨ ਪਿਆਰੀ ਮਹਾ ਦੁਰਮਤ ਨਾਸੀ ਮਿਰਵੰਤ ਨਾਨਕ ਭਈ ਨਿਰਮਲ ਪ੍ਰਭ ਮਿਲੇ ਅਵਿਨਾਸੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ RAM ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਬ੍ਰਹਮ ਦੀਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ ਆਤਮ ਪਸਾਰਾ ਕਰਨ ਹਾਰਾ ਪ੍ਰਭਿਨਾ ਨਹੀਂ ਜਾਣੀਐ ਆਪ ਕਰਤਾ ਆਪ ਭੁਗਤਾ ਆਪ ਕਾਰਣ ਕੀਆ ਬਿਨਵੰਤ ਨਾਨਕ ਸੇਈ ਜਾਣ ਹੈ ਹਰ ਰਸ ਪੀਆ ਬਿਲਾਵਲ ਮਹੱਲਾ ਪੰਜਵਾ ਛੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਖੀ ਆਓ ਸਖੀ ਵਸ ਆਓ ਸਖੀ ਅਸੀਂ ਪਿਰ ਕਾ ਮੰਗਲ ਗਾਵਾ ਤਜ ਮਾਨ ਸਖੀ ਤਜ ਮਾਨ ਸਖੀ ਮਤ ਆਪਣੇ ਪ੍ਰੀਤਮ ਭਾਵਹੰ ਤਜ ਮਾਨ ਮੋਹ ਵਿਕਾਰ ਦੂਜਾ ਸੇਵ ਏਕ ਨਿਰੰਜਨੋ ਲਗ ਚਰਨ ਸਰਣ ਦਇਆਲ ਪ੍ਰੀਤਮ ਸਗਲ ਦੁਰਤ ਵਿਖੰਡਣੋ ਹੋਏ ਦਾਸ ਦਾਸੀ ਤਜ ਉਦਾਸੀ ਬਹੁਰ ਵਿਧੀ ਨਾ ਧਾਵਾ ਨਾਨਕ ਪੈ ਅੰਪੈ ਕਰੋ ਕਿਰਪਾ ਆਮੇ ਮੰਗਲ ਗਾਵਾ ਅੰਮ੍ਰਿਤ ਪ੍ਰਿਆ ਕਾ ਨਾਮ ਮੈਂ ਅੰਧਲੇ ਟੋਹਨੀ ਉਹ ਜੋ ਹੈ ਬਹੁ ਪ੍ਰਕਾਰ ਸੁੰਦਰ ਮੋਹਨੀ ਮੋਹਨੀ ਮਹਾ ਬਚਿੱਤਰ ਚੰਚਲੇ ਅਨਕ ਭਾਵ ਦਿਖਾਵੇ ਹੋਏ ਢੀਠ ਮੀਠੀ ਮਨਹਿ ਲਾਗੈ ਨਾਮ ਲੈਣ ਨਾ ਆਵੇ ਗ੍ਰਹਿ ਬਨਹ ਤੀਰੈ ਵਰਤ ਪੂਜਾ ਬਾਟ ਕਾਟੈ ਜੋਹਨੀ ਨਾਨਕ ਪੈ ਅੰਪੈ ਦਇਆ ਤਾਰਹੁ ਮੈਂ ਨਾਮ ਅੰਧਲੇ ਟੋਹਨੀ ਮੋਹਿ ਅਨਾਥ ਪ੍ਰਿਆਨਾਥ ਜੋ ਜਾਣਉ ਤਿਉ ਰਖਾਓ ਚਤੁਰਾਈ ਮੋਹਿ ਨਾਹੇ ਰਿਝਾਵੋ ਕਹਿ ਮੁਖਾਓ ਨਹ ਚਤੁਰ ਸੁਗਰ ਸੁਜਾਨ ਬੇਤੀ ਮੋਹਿ ਨਿਰਗੁਣ ਗੁਣ ਨਹੀਂ ਨਾ ਰੂਪ ਧੂਪ ਨਾ ਨੈਣ ਬੰਕੇ ਜਹ ਭਾਵੈ ਤਹ ਰਖ ਤੁਹੀ ਜੈ ਜੈ ਜੈ ਅੰਪਹਿ ਸਗਲ ਜਾ ਕਉ ਕਰੁਣਾ ਪਤ ਗਦ ਕਿਨ ਲਖਾਓ ਨਾਨਕ ਪੈ ਅੰਪੈ ਸੇਵ ਸੇਵਕ ਜੋ ਜਾਣਹੁ ਤਿਉ ਮੋਹਿ ਰਖਾਓ ਮੋਹਿ ਮਛਲੀ ਤੁਮ ਨੀਰ ਤੁਜ ਬਿਨ ਕਿਉ ਸਰੈ ਮੋਹਿ ਚਾਤ੍ਰਿਕ ਤੁਮ ਭੂਦ ਤ੍ਰਿਪਤੋ ਮੁਖ ਪਰੈ ਮੁਖ ਪਰੈ ਹਰੈ ਪਿਆਸ ਮੇਰੀ ਜੀ ਆ ਪ੍ਰਾਨ ਪਤੇ ਲਾੜਲੇ ਲਾੜ ਲਡਾਏ ਸਭ ਮਹਿ ਮਿਲ ਹਮਾਰੀ ਹੋਏ ਗਤੇ ਚੀਤ ਚਿਤਵੋ ਮਿਟਨ ਧਾਰੇ ਜਿਉ ਆਸ ਚਕਵੀ ਦਿਨ ਚਰੈ ਨਾਨਕ ਪੈਂਪੈ ਪ੍ਰਸੰਗ ਮੇਲੀ ਮਛਲੀ ਨੀਰ ਨ ਵਿਸਰੈ ਤਨ ਤਨ ਹਮਾਰੇ ਭਾਗ ਘਰ ਆਇਆ ਫਿਰ ਮੇਰਾ ਸੋਹੇ ਬੰਕ ਦੁਆਰ ਸਗਲਾ ਬਨਹਰਾ ਹਰ ਹਰਾ ਸੁਆਮੀ ਸੁਖਾਗਾਮੀ ਅਨੰਦ ਮੰਗਲ ਰਸ ਕਣਾ ਨਵਲ ਨਵਤਨ ਨਾਹੋ ਬਾਲਾ ਕਵਣ ਰਸਨਾ ਗੁਣ ਪਣਾ ਮੇਰੀ ਸੇ ਸੋਹੀ ਦੇਖ ਮੋਹੀ ਸਗਲ ਸਾਸਾ ਦੁਖ ਹਰਾ ਨਾਨਕ ਪੈ ਅੰਪੈ ਮੇਰੀ ਆਸ ਪੂਰੀ ਮਿਲੇ ਸੁਆਮੀ ਅਪਰੰਪਰਾ ਬਿਲਾਵਲ ਮਹੱਲਾ ਪੰਜਵਾ ਛੰਤ ਮੰਗਲ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸ਼ਲੋਕ ਸੁੰਦਰ ਸਾਧ ਦਇਆਲ ਪ੍ਰਭ ਸਰਬ ਸੁਖਾ ਨਿਤ ਪੀਓ ਸੁਖ ਸਾਗਰ ਪ੍ਰਭ ਭੇਟਿਆ ਨਾਨਕ ਸੁਖੀ ਹੋਤ ਇਹੋ ਜੀਉ ਛੰਤ ਸੁਖ ਸਾਗਰ ਪ੍ਰਭ ਪਾਈਐ ਜਬ ਹੋਵੇ ਭਾਗੋ RAM ਮਾਨਨੇ ਮਾਨ ਵੰਜਾਈਐ ਹਰ ਚਰਣੀ ਲਾਗੋ RAM ਛੋੜ ਸਿਆਰ ਵਿਚਾਤਰੀ ਦੁਰਮਤ ਬੁੱਧ ਤਿਆਗੋ RAM ਨਾਨਕ ਪਉ ਸਰਣਾਈ RAM ਰਾਏ ਥਿਰ ਹੋਏ ਸੁਹਾਗੋ RAM ਸੋ ਪ੍ਰਭ ਤਜ ਕਤ ਲਾਗੀਐ ਜਿਸ ਬਿਨ ਮਰ ਜਾਈਐ RAM ਲਾਜ ਨਾ ਆਵੈ ਅਗਿਆਨ ਮਤੀ ਦੁਰਜਨ ਬਿਰਮਾਈਐ RAM ਪਤਿਤ ਪਾਵਨ ਪ੍ਰਭ ਤਿਆਗ ਕਰੇ ਕਹੋ ਕਤ ਠਹਰਾਇਐ RAM ਨਾਨਕ ਭਗਤ ਭਾਵ ਕਰ ਦਇਆਲ ਕੀ ਜੀਵਨ ਪਦ ਪਾਈਐ RAM ਸ੍ਰੀ ਗੋਪਾਲ ਨਾ ਉਚਰੈ ਬਲ ਗਈਏ ਦੋ ਚਾਰਣ ਰਸਨਾ RAM ਪ੍ਰਭ ਭਗਤ ਵਛਲ ਨਾ ਸੇਵਹੀ ਕਾਇਆ ਕਾਕ ਗ੍ਰਸਨਾ RAM ਭ੍ਰਮ ਮੋਹੀ ਦੂਖ ਨਾ ਜਾਣਹੀ ਕੋਟ ਜੋਨੀ ਬਸਨਾ RAM ਨਾਨਕ ਬਿਨ ਹਰਿ ਅਵਰ ਦੇ ਚਾਹਨਾ ਬਿਸਟਾ ਕ੍ਰਿਮ ਭਸਮਾ RAM ਲਾਏ ਬਿਰਹੁ ਭਗਵੰਤ ਸੰਗੇ ਹੋਏ ਮਿਲਬੈ ਰਾਗਣੀ RAM ਚੰਦਨ ਚੀਰ ਸੁਗੰਧ ਰਸਾ ਹਉਮੈ ਬਿਖ ਤਿਆਗਣੀ RAM ਈ ਤੂਤ ਨਾ ਡੋਲੀਐ ਹਰ ਸੇਵਾ ਜਾਗਣ RAM ਨਾਨਕ ਜਿਨ ਪ੍ਰਭ ਪਾਇਆ ਆਪਣਾ ਸਾ ਅਟਲ ਸੁਹਾਗਣ RAM ਬਿਲਾਵਲ ਮਹੱਲਾ ਪੰਜਵਾ ਹਰ ਖੋਜਹੁ ਵਡ ਪਾਗੀ ਹੋ ਮਿਲ ਸਾਧੂ ਸੰਗੇ RAM ਗੁਣ ਗੋਵਿੰਦ ਸਦ ਗਾਈਐ ਪਾਰ ਬ੍ਰਹਮ ਕੈ ਰੰਗੇ RAM ਸੋ ਪ੍ਰਭ ਸਦ ਹੀ ਸੇਵੀਐ ਪਾਈਐ ਫਲ ਮੰਗੇ RAM ਨਾਨਕ ਪ੍ਰਭ ਸਰਣ ਆਗਦੀ ਜਾਪੇ ਅਨੰਤ ਤਰੰਗੇ RAM ਇਕ ਤਿਲ ਪ੍ਰਭੂ ਨਾ ਵਿਸਰੈ ਜਿਨ ਸਭ ਕੇ ਦੀਨਾ RAM ਵਡ ਭਾਗੀ ਮੇਲਾਵੜਾ ਗੁਰਮੁਖ ਪਿਰਚੀ ਨਾ RAM ਬਾਹ ਪਕੜ ਤਮ ਤੇ ਕਾਢਿਆ ਕਰ ਆਪਣਾ ਲੀਨਾ RAM ਨਾਮ ਜਪਤ ਨਾਨਕ ਜੀਵੈ ਸੀਤਲ ਮਨ ਸੀਨਾ RAM ਕਿਆ ਗੁਣ ਤੇਰੇ ਕਹਿ ਸਕੋ ਪ੍ਰਭ ਅੰਤ ਜਾਮੀ RAM ਸਿਮਰ ਸਿਮਰ ਨਾਰਾਇਣ ਭਏ ਪਾਰ ਗ੍ਰਾਮੀ RAM ਗੁਣ ਗਾਵਤ ਗੋਵਿੰਦ ਕੇ ਸਭ ਇਛ ਪੁਜਾਮੀ RAM ਨਾਨਕ ਉਧਰੇ ਜਪ ਹਰੇ ਸਭ ਹੂ ਕਾ ਸੁਆਮੀ RAM ਰਸ ਪਿੰਨੇੜੇ ਆਪਣੇ RAM ਸੰਗੇ ਸੇ ਲੋਣ ਨੀਕੇ RAM ਪ੍ਰਭ ਦੀ ਇੱਛਾ ਪੁੰਨਿਆ ਮਿਲ ਸਾਜਨ ਜੀ ਕੇ RAM ਅੰਮ੍ਰਿਤ ਰਸ ਹਰਿ ਪਾਇਆ ਵਿਖਿਆ ਰਸ ਭੀਕੇ RAM ਨਾਨਕ ਜਲ ਜਲਹਿ ਸਮਾਇਆ ਜੋਤੀ ਜੋਤ ਮੀਕੇ RAM ਬਿਲਾਵਲ ਕੀ ਵਾਰ ਮਹੱਲਾ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਚੌਥਾ ਹਰਿ ਉਤਮ ਹਰ ਪ੍ਰਭ ਗਾਵਿਆ ਕਰਨਾਦ ਬਿਲਾਵਲ ਰਾਗ ਉਪਦੇਸ਼ ਗੁਰੂ ਸੁਣ ਮੰਨਿਆ ਧੁਰ ਮਸਤਕ ਪੂਰਾ ਭਾਗ ਸਭ ਦਿਨ ਸਰੈਣ ਗੁਣ ਉਚਰੈ ਹਰਿ ਹਰਿ ਹਰਿ ਗੁਰ ਲਿਵ ਲਾਗ ਸਭ ਤਨ ਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ ਅਗਿਆਨ ਅੰਧੇਰਾ ਮਿਟ ਗਿਆ ਗੁਰ ਚਾਨਣ ਗਿਆਨ ਚਰਾਗ ਜਨ ਨਾਨਕ ਜੀਵੈ ਦੇ ਖਾਰੇ ਇਕ ਨਿਮਖ ਘੜੀ ਮੁਖ ਲਾਗ ਮਹੱਲਾ ਤੀਜਾ ਬਿਲਾਵਲ ਤਬ ਹੀ ਕੀਤੀਐ ਜਬ ਮੁਖ ਹੋਵੇ ਨਾਮ ਰਾਗਨਾਥ ਸਬਦ ਸੋਹਣੇ ਜਾ ਲਾਗੈ ਸਾਜ ਧਿਆਨ ਰਾਗਨਾਥ ਛੋੜ ਹਰ ਸੇਵੀਐ ਤਾ ਦਰਗਾਹ ਪਾਈਐ ਮਾਨ ਨਾਨਕ ਗੁਰਮੁਖ ਬ੍ਰਹਮ ਵਿਚਾਰੀਐ ਚੂਕੈ ਮਨ ਅਭਿਮਾਨ ਪੌੜੀ ਤੂੰ ਹਰ ਪ੍ਰਭ ਆਪ ਗਮ ਹੈ ਸਭ ਤੋ ਦੂ ਪਾਇਆ ਤੂੰ ਆਪੇ ਆਪ ਵਰਤਦਾ ਸਭ ਜਗਤ ਸਬਾਇਆ ਤੁਧ ਆਪੇ ਤਾੜੀ ਲਾਈਐ ਆਪੇ ਗੁਣ ਗਾਇਆ ਹਰ ਭਗਤ ਹੋ ਦਿਨ ਸਰਾਤ ਅੰਤ ਲਏ ਛਡਾਇਆ ਜਿਨ ਸੇਵਿਆ ਤਿਨ ਸੁ ਪਾਇਆ ਹਰਿ ਨਾਮ ਸਮਾਇਆ ਸ਼ਲੋਕ ਮਹੱਲਾ ਤੀਜਾ ਦੂਜੈ ਭਾਇ ਬਿਲਾਵਲ ਨਾ ਹੋਵੀ ਮਨੁਖ ਥਾਇ ਨ ਪਾਏ ਪਾਖੰਡ ਭਗਤ ਨਾ ਹੋਵੀ ਪਾਰ ਬ੍ਰਹਮ ਨ ਪਾਇਆ ਜਾਏ ਮਨ ਹਟ ਕਰਮ ਕਮਾਵਣੇ ਥਾਏ ਨਾ ਕੋਈ ਪਾਏ ਨਾਨਕ ਗੁਰਮੁਖ ਆਪ ਵਿਚਾਰੀਐ ਵਿਚੋ ਆਪ ਗਵਾਏ ਆਪੇ ਆਪ ਪਾਰ ਬ੍ਰਹਮ ਹੈ ਪਾਰ ਬ੍ਰਹਮ ਬਸਿਆ ਮਨ ਆਏ ਜੰਮਣ ਮਰਨਾ ਕਟਿਆ ਜੋਤੀ ਜੋਤ ਮਿਲਾਏ ਮਹੱਲਾ ਤੀਜਾ ਬਿਲਾਵਲ ਕਰਿਓ ਤੂੰ ਪਿਆਰਿਓ ਏਕਸ ਸਿਓ ਲਿਵਲਾਏ ਜਨਮ ਮਰਨ ਤੋਂ ਕਟਿਐ ਸੱਚੇ ਰਹਿ ਸਮਾਏ ਸਦਾ ਬਿਲਾਵਲ ਆਨੰਦ ਹੈ ਜੇ ਚੱਲੈ ਸਤਿਗੁਰੂ ਪਾਏ ਸਤ ਸੰਗਤੀ ਵੈ ਭਾਉ ਕਰ ਸਦਾ ਹਰ ਕੇ ਗੁਣ ਗਾਏ ਨਾਨਕ ਸੇਜਨ ਸੋਹਣੇ ਜੇ ਗੁਰੂ ਮੇਲ ਮਿਲਾਏ ਪੌੜੀ ਸਭਨਾ ਜੀਆ ਵਿੱਚ ਹਰਿ ਆਪ ਸੋ ਭਗਤਾ ਕਾ ਮਿਤ ਹਾਰੇ ਸਭ ਕੋਈ ਹਰ ਕੈ ਵਸ ਭਗਤਾ ਕੈ ਆਨੰਦ ਘਾਰੇ ਹਰਿ ਭਗਤਾ ਕਾ ਮੇਲੀ ਸਰਬਤ ਸੋ ਨਿਸਲ ਜਨ ਟੰਗ ਧਾਰੇ ਹਰ ਸਭਨਾ ਕਾ ਖਸਮ ਸੋ ਭਗਤ ਜਨ ਚਿਤ ਕਾਰੇ ਤੁਧ ਅਪੜ ਕੋਈ ਨਾ ਸਕੈ ਸਭ ਝਾਕ ਝਕ ਪਵੈ ਝਾੜੇ ਸ਼ਲੋਕ ਮਹੱਲਾ ਤੀਜਾ ਬ੍ਰਹਮ ਬਿੰਦੈ ਤੇ ਬ੍ਰਹਮਣਾ ਜੇ ਚੱਲੈ ਸਤਿਗੁਰੂ ਭਾਏ ਜਿਨ ਕੈ ਹਿਰਦੈ ਹਰ ਵਸੈ ਹਉ ਮੈ ਰੋਗ ਗਵਾਏ ਗੁਣ ਰਵਹਿ ਗੁਣ ਸੰਗ੍ਰਹਿ ਜੋਤੀ ਜੋਤ ਮਿਲਾਏ ਇਸ ਜੋਗ ਮਹਿ ਵਿਰਲੇ ਬ੍ਰਾਹਮਣ ਬ੍ਰਹਮ ਬਿੰਦੈ ਚਿਤ ਲਾਏ ਨਾਨਕ ਜਿਨ ਕੋ ਨਦਰ ਕਰੇ ਹਰਿ ਸੱਚਾ ਸੇ ਨਾਮ ਰਹੇ ਲਿਵਲਾਏ ਮਹੱਲਾ ਤੀਜਾ ਸਤਿਗੁਰ ਕੀ ਸੇਵ ਨਾ ਕੀਤੀਆ ਸ਼ਬਦ ਨਾ ਲੱਗੋ ਭਾਉ ਹਉ ਮੈਂ ਰੋਗ ਕਮਾਵਣਾ ਅਤ ਦੀਰਗ ਬਹੁ ਸੁਆਵ ਮਨ ਹਟ ਕਰਮ ਕਮਾਵਣੇ ਫਿਰ ਫਿਰ ਜੋਨੀ ਪਾਏ ਗੁਰਮੁਖ ਜਨਮ ਸਫਲ ਹੈ ਜਿਸ ਨੂੰ ਆਪੇ ਲੈ ਮਿਲਾਏ ਨਾਨਕ ਨਦਰੀ ਨਦਰ ਕਰੇ ਤਾ ਨਾਮ ਧਨ ਪੱਲੇ ਪਾਏ ਪੌੜੀ ਸਭ ਵਡਿਆਈਆ ਹਰ ਨਾਮ ਵਿੱਚ ਹਰ ਗੁਰੂ ਧਿਆਈਐ ਜੇ ਵਸਤ ਮੰਗੀਐ ਸਾਈ ਪਾਈਐ ਜੇ ਨਾਮ ਚਿਤ ਲਾਈਐ ਗੋਹਜ ਗਲ ਜੀ ਕੀ ਕੀਚੈ ਸਤਿਗੁਰੂ ਪਾਸ ਤਾ ਸਰਬ ਸੁਖ ਪਾਈਐ ਗੁਰ ਪੂਰਾ ਹਰ ਉਪਦੇਸ਼ ਦੇ ਸਭ ਭੁਖ ਲਹਿ ਜਾਈਐ ਜਿਸ ਪੂਰਵ ਹੋਵੇ ਲਿਖਿਆ ਸੋ ਹਰ ਗੁਣ ਗਾਈਐ ਸ਼ਲੋਕ ਮਹੱਲਾ ਤੀਜਾ ਸਤਿਗੁਰ ਤੇ ਖਾਲੀ ਕੋ ਨਹੀਂ ਮੇਰਾ ਪ੍ਰਮੇਲ ਮਿਲਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜਿਹਾ ਕੋ ਇੱਛੇ ਤੇ ਆ ਫਲ ਪਾਏ ਗੁਰ ਕਾ ਸ਼ਬਦ ਅੰਮ੍ਰਿਤ ਹੈ ਸਭ ਤ੍ਰਿਸ਼ਨਾ ਭੁਖ ਗਵਾਏ ਹਰ ਰਸ ਪੀ ਸੰਤੋਖ ਹੋਆ ਸਚ ਵਸਿਆ ਮਨ ਆਏ ਸਚ ਧਿਆਏ ਅਮਰਾ ਪਦ ਪਾਇਆ ਅਨਹਦ ਸ਼ਬਦ ਬਜਾਏ ਸਚੋ ਦਾਤ ਪਸਰਿਆ ਗੁਰ ਕੈ ਸਾਸ ਵਾਏ ਨਾਨਕ ਜਿਨ ਅੰਦਰ ਸੱਚ ਹੈ ਸੇ ਜਨ ਛਪਹਿ ਨਾ ਕਿਸੈ ਦੇ ਛਪਾਏ ਮਹੱਲਾ ਤੀਜਾ ਗੁਰ ਸੇਵਾ ਤੇ ਹਰ ਪਾਈਐ ਜਾ ਕੋ ਨਜ਼ਰ ਕਰੇ ਮਾਨਸ ਤੇ ਦੇਵਤੇ ਭਏ ਸੱਚੀ ਭਗਤ ਜਿਸ ਦੇ ਹਉ ਮੈਂ ਮਾਰ ਮਿਲਾਇਨ ਗੁਰ ਕੈ ਸਭ ਸੁਚੀ ਨਾਨਕ ਸਾਜੇ ਮਿਲ ਰਹੀ ਨਾਮ ਵਡਿਆਈ ਦੇ ਪੌੜੀ ਗੁਰ ਸਤਗੁਰ ਵਿੱਚ ਨਾਵੈ ਕੀ ਵੱਡੀ ਵਡਿਆਈ ਹਰ ਕਰਤਾ ਆਪ ਵਧਾਈ ਸੇਵਕ ਸਿੱਖ ਸਭ ਵੇਖ ਵੇਖ ਜੀਵਨ ਨਾ ਅੰਦਰੇ ਹਿਰਦੈ ਭਾਈ ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਨ ਉਹਨਾਂ ਪ੍ਰਾਇਆ ਭਲਾ ਨਾ ਸੁਖਾਈ ਕਿਆ ਹੋਵੇ ਕਿਸਹੀ ਕੀ ਚਖ ਮਾਰੀ ਜਾਂ ਸੱਚੇ ਸਿਓ ਬਣਾਈ ਜੇ ਗੱਲ ਕਰਤੇ ਭਾਵੈ ਐਸਾ ਨਿਤਨ ਚੜੈ ਸਵਾਈ ਸਭ ਚੱਕ ਚੱਕ ਮਰੈ ਲੋਕ ਆਈ ਸ਼ਲੋਕ ਮਹੱਲਾ ਤੀਜਾ ਤ੍ਰਿਗ ਇਹ ਆਸਾ ਦੂਜੇ ਭਾਵ ਕੀ ਜੋ ਮੋਹ ਮਾਇਆ ਚਦਲਾਏ ਹਰ ਸੁਖ ਪੰਦਰ ਤਿਆਗਿਆ ਨਾਮ ਵਿਸਾਰ ਦੁਖ ਪਾਏ ਮਨੁ ਗਿਆਨੀ ਅੰਧਲੇ ਜਨਮ ਮਰੈ ਫਿਰ ਆਵੈ ਜਾਏ ਕਾਰਜ ਸਿਧ ਨ ਹੋਵਨੀ ਅੰਤ ਗਿਆ ਪਛਤਾਏ ਜਿਸ ਕਰਮ ਹੋਵੈ ਤੇ ਸਤਿਗੁਰੂ ਮਿਲੈ ਸੋ ਹਰਿ ਹਰਿ ਨਾਮ ਤੇ ਆਏ ਨਾਮ ਰਤੇ ਜਨ ਸਦਾ ਸੁਖ ਪਾਇਨ ਜਨ ਨਾਨਕ ਤਿਨ ਬਲ ਜਾਏ ਮਹੱਲਾ ਤੀਜਾ ਆਸਾ ਮਨਸਾ ਜਗ ਮੋਹਣੀ ਜਿਨ ਮੋਹਿਆ ਸੰਸਾਰ ਸਭ ਕੋ ਜਮ ਕੇ ਚੀਰੇ ਵਿੱਚ ਹੈ ਜੇਤਾ ਸਭ ਆਕਾਰ ਹੁਕਮੀ ਹੀ ਜਮ ਲਗਦਾ ਸੋ ਉਬਰੈ ਜਿਸ ਬਖਸ਼ੈ ਕਰਤਾਰ ਨਾਨਕ ਗੁਰ ਪ੍ਰਸਾਦੀ ਏਹੁ ਮਨ ਤਾਂ ਤਰੈ ਜਾ ਛੋੜੈ ਅਹੰਕਾਰ ਆਸਾ ਮਨਸਾ ਮਾਰੇ ਨਿਰਾਸ ਹੋਏ ਗੁਰ ਸਬਦੀ ਵਿਚਾਰ ਪੌੜੀ ਜਿੱਥੈ ਜਾਈਐ ਜਗਤ ਮਹਿ ਤਿੱਥੈ ਸਾਈ ਅੱਗੇ ਸਭ ਆਪੇ ਵਰਤਦਾ ਹਰ ਸੱਚਾ ਨਿਆਈ ਊੜਿਆਰਾ ਕੇ ਮੋਹ ਫਿਟਕੀਐ ਸੱਚ ਭਗਤਿ ਵਡਿਆਈ ਸੱਚ ਸਾਹਿਬ ਸੱਚਾ ਨਿਆਉ ਹੈ ਸਿਰ ਨਿੰਦਕ ਛਾਈ ਜਨ ਨਾਨਕ ਸੱਚ ਅਰਾਧਿਆ ਗੁਰਮੁਖ ਸੁਖ ਪਾਈ ਸ਼ਲੋਕ ਮਹੱਲਾ ਤੀਜਾ ਪੂਰੇ ਭਾਗ ਸਤਿਗੁਰ ਪਾਈਐ ਜੇ ਹਰ ਪ੍ਰਭ ਬਖਸ਼ ਕਰੇ ਓ ਪਾਵਾ ਸਿਰ ਓ ਪਾਉ ਹੈ ਨਾਉ ਭਰਾਪਦੀ ਹੋਏ ਅੰਦਰ ਸੀਤਲ ਸ਼ਾਂਤ ਹੈ ਹਿਰਦੈ ਸਦਾ ਸੁਖ ਹੋਏ ਅੰਮ੍ਰਿਤ ਖਾਣਾ ਪਹਿਨਣਾ ਨਾਨਕ ਨਾਏ ਵਡਿਆਈ ਹੋਏ ਮਹੱਲਾ ਤੀਜਾ ਏ ਮਨ ਗੁਰ ਕੀ ਸਿੱਖ ਸੁਣ ਪਾ ਇਹ ਗੁਣੀ ਨਿਧਾਨ ਸੁਖ ਦਾਤਾ ਤੇਰਾ ਮਨ ਵਸੈ ਹਉ ਮੈਂ ਜਾਏ ਅਭਿਮਾਨ ਨਾਨਕ ਨਦਰੀ ਪਾਈਐ ਅੰਮ੍ਰਿਤ ਗੁਣੀ ਨਿਧਾਨ ਪੌੜੀ ਜਿਤਨੇ ਪਾਤਸ਼ਾਹ ਸਾਹ ਰਾਜੇ ਖਾਨ ਉਮਰਾਵ ਸਿਕਦਾਰ ਹੈ ਤਿਤਨੇ ਸਭ ਹਰ ਕੇ ਕੀਏ ਜੋ ਕਿਛ ਹਰ ਕਰਾਵੈ ਸੋ ਓਏ ਕਰਹਿ ਸਭ ਹਰ ਕੇ ਅਰਥੀਏ ਸੋ ਐਸਾਰ ਸਭਨਾ ਕਾ ਪ੍ਰਭ ਸਤਿਗੁਰੂ ਕੈ ਵੱਲ ਹੈ ਤਿੰਨ ਸਭ ਵਰਨ ਚਾਰੇ ਖਾਣੀ ਸਭ ਸ੍ਰਿਸ਼ਟ ਗੋਲੇ ਕਰ ਸਤਿਗੁਰ ਅੱਗੇ ਕਾਰ ਕਮਾਵਨ ਕੋ ਦੀਏ ਹਰ ਸੇਵੇ ਕੀ ਐਸੀ ਵਡਿਆਈ ਦੇਖੋ ਹਰ ਸੰਤੋ ਜਿਨ ਵਿੱਚੋ ਕਾਇਆ ਨਗਰੀ ਦੁਸ਼ਮਣ ਦੂਤ ਸਭ ਮਾਰ ਕਢੀਏ ਹਰਿ ਹਰ ਕਿਰਪਾਲ ਹੋਆ ਭਗਤ ਜਨਾ ਉਪਰੇ ਹਰਿ ਆਪਣੀ ਕਿਰਪਾ ਕਰ ਹਰ ਆਪ ਰਖ ਲੀਏ ਸ਼ਲੋਕ ਮਹੱਲਾ ਤੀਜਾ ਅੰਦਰ ਕਵਟ ਸਦਾ ਦੁਖ ਹੈ ਮਨੁ ਧਿਆਨ ਨ ਲਾਗੈ ਦੁਖ ਕਾਰ ਕਮਾਵਣੀ ਦੁਖ ਵਰਤੈ ਦੁਖ ਆਗੈ ਕਰਮੀ ਸਤਿਗੁਰ ਭੇਟਿਐ ਤਾ ਸਚ ਨਾਮ ਲਿਵ ਲਾਗੈ ਨਾਨਕ ਸਾਜੇ ਸੁਖ ਹੋਏ ਅੰਦਰੋ ਭ੍ਰਮ ਪਉ ਪਾਗੈ ਮਹੱਲਾ ਤੀਜਾ ਗੁਰਮੁਖ ਸਦਾ ਹਰਿ ਰੰਗ ਹੈ ਹਰ ਕਾ ਨਾਮ ਮਨ ਭਾਇਆ ਗੁਰਮੁਖ ਵੇਖਣ ਬੁਲਨਾ ਨਾਮ ਜਪਤ ਸੁਖ ਪਾਇਆ ਨਾਨਕ ਗੁਰਮੁਖ ਗਿਆਨ ਪ੍ਰਗਾਸਿਆ ਤਿਮਰ ਗਿਆਨ ਅੰਧੇਰ ਚੁਕਾਇਆ ਮਹੱਲਾ ਤੀਜਾ ਮਨੁਖ ਮਹਿਲੇ ਮਰਹਿ ਗਵਾਰੇ ਗੁਰਮੁਖ ਨਿਰਮਲ ਹਰਿ ਰਾਖਿਆ ਔਰ ਧਾਰੇ ਪੰਤ ਨਾਨਕ ਸੁਣੋ ਜਨ ਭਾਈ ਸਤਿਗੁਰ ਸੇਵਿਓ ਹੋ ਮੈਂ ਮਲ ਜਾਈ ਅੰਦਰ ਸੰਸਾ ਧੂਪ ਵਿਆਪੇ ਸਿਰ ਧੰਦਾ ਨਿਤ ਮਾਰੇ ਦੂਜਾ ਭਾਏ ਸੂਤੇ ਕਬਹੁ ਨਾ ਜਾਗੈ ਮਾਇਆ ਮੋਹ ਪਿਆਰ ਨਾਮ ਨਾ ਚੇਤਾ ਸ਼ਬਦ ਨਾ ਵਿਚਾਰੈ ਇਹੋ ਮਨਮੁਖ ਕਾ ਵਿਚਾਰ ਹਰਿ ਨਾਮ ਨਾ ਭਾਇਆ ਬਿਰਥਾ ਜਨੁ ਗਵਾਇਆ ਨਾਨਕ ਜਮ ਵਾਰ ਕਰੇ ਖੁਆਰ ਪੌੜੀ ਜਿਸਨੋ ਹਰਿ ਭਗਤ ਸੱਚ ਬਖਸ਼ੀਨ ਸੋ ਸੱਚਾ ਸਾਹੋ ਤਿਸ ਕੀ ਮੋਹਤਾਜੀ ਲੋਕ ਕੱਢਦਾ ਤ ਹਟ ਨਾ ਵਥ ਨਾ ਵੇਸਾਹੋ ਭਗਤ ਜਨਾ ਕੋ ਸੰਮੁਖ ਹੋਵੈ ਸੋ ਹਰਿ ਰਾਸ ਲਏ ਵੇ ਮੁਖ ਭਸ ਪਾਹੂ ਹਰ ਕੇ ਨਾਮ ਕੇ ਵਾਪਾਰੀ ਹਰਿ ਭਗਤ ਹੈ ਜਮ ਜਾਗਾਤੀ ਤਿੰਨਾ ਨੇੜ ਨਾ ਜਾਹੋ ਜਨ ਨਾਨਕ ਹਰ ਨਾਮ ਧਨ ਲੱਦਿਆ ਸਦਾ ਬੇਪਰਵਾਹੋ ਸਲੋਕ ਮਹੱਲਾ ਤੀਜਾ ਇਸ ਜੁਗ ਮਹਿ ਭਗਤੀ ਹਰ ਤਨ ਖਟਿਆ ਹੋਰ ਸਭ ਜਗਤ ਭਰਮ ਭੁਲਾਇਆ ਗੁਰ ਪ੍ਰਸਾਦੀ ਨਾਮ ਮਨ ਵਸਿਆ ਅਨੰਦਨ ਨਾਮ ਤੇ ਆਇਆ ਵਿਖਿਆ ਮਾਇ ਉਦਾਸ ਹੈ ਹਉ ਮੈਂ ਸਭ ਜਲਾਇਆ ਆਪ ਤਰਿਆ ਕੁਲ ਉਧਰੇ ਧਨ ਜਣੇ ਦੀ ਮਾਇਆ ਸਦਾ ਸਾਹ ਸੁਖ ਮਨ ਵਸਿਆ ਸੱਚੇ ਸਿਉ ਨਿਵਲਾਇਆ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਭੁੱਲੇ ਹਉ ਹਉਮੈ ਮੋਹ ਵਧਾਇਆ ਪੰਡਿਤ ਪੜ ਪੜ ਮੋਨੀ ਭੁੱਲੇ ਦੂਜੈ ਭਾਇ ਚਿਤ ਲਾਇਆ ਜੋਗੀ ਜੰਗਮ ਸੰਿਆਸੀ ਭੁੱਲੇ ਵੇਣ ਗੁਰ ਤਤ ਨਾ ਪਾਇਆ ਮਨਮੁਖ ਦੁਖੀਏ ਸਦਾ ਭ੍ਰਮ ਭੁੱਲੇ ਤਿਨੀ ਬਿਰਥਾ ਜਨਮ ਗਵਾਇਆ ਨਾਨਕ ਨਾਮ ਰਤੇ ਸਈ ਜਨ ਸਮਧੇ ਜੇ ਆਪੇ ਬਖਸ਼ ਮਿਲਾਇਆ ਮਹੱਲਾ ਤੀਜਾ ਨਾਨਕ ਸੋ ਸਾ ਲਾਹੀਐ ਜਿਸ ਵਸ ਸਭ ਕਿਛ ਹੋਏ ਤਿਸੈ ਸਰੇ ਬਹੁ ਪ੍ਰਾਣੀ ਹੋ ਤਿਸ ਬਿਨ ਅਵਰ ਨਾ ਕੋਏ ਗੁਰਮੁਖ ਅੰਤਰ ਮਨ ਵਸੈ ਸਦਾ ਸਦਾ ਸੁਖ ਹੋਏ ਪੌੜੀ ਜਿਨੀ ਗੁਰਮੁਖ ਹਰਿ ਨਾਮ ਧਨ ਨ ਖਟਿਓ ਸੇ ਦੇਵਾਲੀਏ ਜੁਗ ਮਾਹਿ ਹੋਏ ਮੰਗਦੇ ਫਿਰਹਿ ਸਭ ਜਗਤ ਮਹਿ ਕੋਈ ਮੋਹਿ ਥੁਕ ਨ ਤਿਨ ਕਉ ਪਾਹਿ ਪ੍ਰਾਈ ਬਖੀਲੀ ਕਰਹਿ ਆਪਣੀ ਪ੍ਰਤੀਤ ਖੋਵਨ ਸਗਵਾ ਪੀ ਆਪ ਲਖਾਹੇ ਜਿਸ ਧਨ ਕਾਰਨ ਚੁਗਲੀ ਕਰਹਿ ਸੋ ਧਨ ਚੁਗਲੀ ਹੱਥ ਨਾ ਆਵੈ ਓਏ ਭਾਵੈ ਤਿੱਥੈ ਜਾਏ ਗੁਰਮੁਖ ਸੇਵਕ ਭਾਏ ਹਰ ਧਨ ਮਿਲੈ ਤਿਥੋ ਕਰਮਹੀਨ ਲੈ ਨਾ ਸਕੈ ਹੋਰ ਥੈ ਦੇਸ ਦੇ ਸੰਤਰ ਹਰ ਧਨ ਨਾਹੇ ਸ਼ਲੋਕ ਮਹੱਲਾ ਤੀਜਾ ਗੁਰਮੁਖ ਸੰਸਾ ਮੂਲ ਨਾ ਹੋਵੀ ਚਿੰਤਾ ਵਿੱਚ ਹੋ ਜਾਏ ਜੋ ਕਿਛ ਹੋਏ ਸੋ ਸਾਜੇ ਹੋਏ ਕਹਣਾ ਕਿਛੂ ਨਾ ਜਾਏ ਨਾਨਕ ਤਿਨ ਕਾ ਆਖਿਆ ਆਪ ਸੁਨੇ ਜੇ ਲੈ ਅਨਪੰਨੈ ਪਾਇ ਮਹੱਲਾ ਤੀਜਾ ਕਾਲ ਮਾਰਿ ਮਨਸਾ ਮਨਹ ਸਮਾਣੀ ਅੰਤਰ ਨਿਰਮਲ ਨਾਉ ਆਨ ਦਿਨ ਜਾਗਿਆ ਕਦੇ ਨਾ ਸੋਵੈ ਸਹਜੇ ਅੰਮ੍ਰਿਤ ਪਿਆਉ ਮੀਠਾ ਬੋਲੇ ਅੰਮ੍ਰਿਤ ਬਾਣੀ ਆਨ ਦਿਨ ਹਰ ਗੁਣ ਗਾਉ ਨਿਜ ਘਰ ਵਾਸਾ ਸਦਾ ਸੋਹਦੇ ਨਾਨਕ ਤਿਨ ਮਿਲਿਆ ਸੁਖ ਪਾਉ ਪੌੜੀ ਹਰ ਤਨ ਰਤਨ ਜਵੇਰੀ ਸੋ ਗੁਰੇ ਹਰ ਧਨ ਹਰ ਪਾਸੋ ਦੇਵਾਇਆ ਜੇ ਕਿਸੈ ਕਿਹੋ ਦਿਸ ਆਵੇ ਤਾਂ ਕੋਈ ਕਿਹੋ ਮੰਗ ਲਏ ਅਕੈ ਕੋਈ ਕਿਹੋ ਦੇਵਾਏ ਇਉ ਹਰ ਤਨ ਜੋਰੇ ਕੀਤਾ ਕਿਸੈ ਨਾਲ ਨਾ ਜਾਏ ਵੰਡਾਇਆ ਜਿਸਨੋ ਸਤਿਗੁਰ ਨਾਲ ਹਰ ਸਰਦਾ ਲਾਏ ਤਿਸ ਹਰ ਤਨ ਕੀ ਵੰਡ ਹੱਥ ਆਵੈ ਜਿਸਨੋ ਕਰਤਾ ਧੁਰ ਲਿਖ ਪਾਇਆ ਇਸ ਹਰ ਤਨ ਕਾ ਕੋਈ ਸ਼ਰੀਕ ਨਾਹੀ ਕਿਸੈ ਕਾ ਖਤ ਨਾਹੀ ਕਿਸੈ ਕੈ ਸੀਵ ਬੰਨੈ ਰੋਲ ਨਾਹੀ ਜੇ ਕੋ ਹਰ ਤਨ ਕੀ ਬਖੀਲੀ ਕਰੇ ਤਿਸ ਕਾ ਮੋਹ ਹਰ ਚਹੁ ਕੁੰਡਾ ਵਿੱਚ ਕਾਲਾ ਕਰਾਇਆ ਹਰ ਕੇ ਦਿੱਤੇ ਨਾਲ ਕਿਸੈ ਜੋਰ ਬਖੀਲੀ ਨਾ ਚੱਲੀ ਦਿਹੋ ਦਿਹੋ ਨਿਤ ਨਿਤ ਚੜੈ ਸੁਆਇਆ ਸ਼ਲੋਕ ਮਹੱਲਾ ਤੀਜਾ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰੇ ਜਿਤ ਦੁਆਰੈ ਉਪਰੈ ਤਿਤੈ ਲਹਿਓ ਵਾਰ ਸਤਿਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰਨਾ ਸੁਜਈ ਹਰ ਬਿਨ ਬਖਸ਼ਣ ਹਾਰ ਮਹੱਲਾ ਤੀਜਾ ਹਉ ਮੈਂ ਮਮਤਾ ਮੋਣੀ ਦੂਜਾ ਲੱਗੈ ਜਾਏ ਨਾ ਇਹ ਮਾਰੀ ਨਾ ਮਰੈ ਨਾ ਇਹ ਹਟ ਵਿਕਾਏ ਗੁਰ ਕੈ ਸ਼ਬਦ ਪਰ ਜਾਲੀਐ ਤਾ ਇਹ ਵਿੱਚ ਹੋ ਜਾਏ ਤਨ ਮਨ ਹੋਵੇ ਉਜਲਾ ਨਾਮ ਵਸੈ ਮਨ ਆਏ ਨਾਨਕ ਮਾਇਆ ਕਾ ਮਾਰਨ ਸ਼ਬਦ ਹੈ ਗੁਰਮੁਖ ਪਾਇਆ ਜਾਏ ਪੌੜੀ ਸਤਗੁਰ ਕੀ ਵਡਿਆਈ ਸਤਗੁਰ ਦਿੱਤੀ ਤੁਰੋ ਹੁਕਮ ਬੁਝ ਨੀਸਾਨ ਪੁੱਤੀ ਪਾਤੀ ਜਾਵਾਈ ਸੱਕੀ ਅੱਗੋਂ ਪਿਛੋ ਟੋਲ ਡਿੱਠਾ ਲਾਹੁਨ ਸਭਨਾ ਕਾ ਅਭਿਮਾਨ ਜਿੱਥੈ ਕੋ ਵੇਖੈ ਤਿੱਥੈ ਮੇਰਾ ਸਤਗੁਰੂ ਹਰ ਬਖਸ਼ਿਓ ਉਸ ਸਭ ਜਹਾਨ ਜੇ ਸਤਗੁਰ ਨੂੰ ਮਿਲ ਮੰਨੇ ਸੋ ਹਲਤ ਪਲਤ ਸਿਜੈ ਜੇ ਵੇ ਮੁਖ ਹੋਵੈ ਸੋ ਫਿਰੈ ਪ੍ਰਿਸ਼ਟ ਥਾਨ ਜਨ ਨਾਨਕ ਕਹਿ ਵੱਲ ਹੋਆ ਮੇਰਾ ਸੁਆਮੀ ਹਰ ਸੱਜਣ ਪੁਰਖ ਸਜਾਨ ਪੌਦੀ ਭਿਤ ਦੇਖ ਕੈ ਸਭ ਆਏ ਪਏ ਸਤਿਗੁਰ ਕੀ ਪੈਰੀ ਲਾਹਿਉਨ ਸਭਨਾ ਕਿਉ ਮਨਹੁ ਗੁਮਾਨ ਸ਼ਲੋਕ ਮਹੱਲਾ ਪਹਿਲਾ ਕੋਈ ਵਾਹੇ ਕੋ ਲੁਣਾ ਕੋ ਪਾਏ ਖਲਿਹਾਨ ਨਾਨਕ ਏਵ ਨਾ ਜਾਪੀ ਕੋਈ ਖਾਏ ਨਿਦਾਨ ਮਹੱਲਾ ਪਹਿਲਾ ਜਿਸ ਮਨ ਵਸਿਆ ਤਰਿਆ ਸੋਏ ਨਾਨਕ ਜੋ ਭਾਵੈ ਸੋ ਹੋਏ ਪੌੜੀ ਪਾਰ ਬ੍ਰਹਮ ਦਇਆਲ ਸਾਗਰ ਤਾਰਿਆ ਗੁਰ ਪੂਰੈ ਮਿਹਰਵਾਨ ਭਰਮ ਪਉ ਮਾਰਿਆ ਕਾਮ ਕ੍ਰੋਧ ਵਿਕਰਾਲ ਦੂਤ ਸਭ ਹਾਰਿਆ ਅੰਮ੍ਰਿਤ ਨਾਮ ਨਿਧਾਨ ਕੰਠੋਰ ਧਾਰਿਆ ਨਾਨਕ ਸਾਧੂ ਸੰਗੇ ਜਨਮ ਮਰਨ ਸੁਵਾਰਿਆ ਸ਼ਲੋਕ ਮਹੱਲਾ ਤੀਜਾ ਜਿਨੇ ਨਾਮ ਵਿਸਾਰਿਆ ਕੂੜੇ ਕਾਹਨ ਕਹਾਨੇ ਪੰਜ ਚੋਰ ਤਿਨਾ ਘਰ ਮੋਹਨ ਹਉ ਮੈਂ ਅੰਦਰ ਸੰਨੇ ਸਾਗਤ ਮੁਠੇ ਦੁਰਮਤੀ ਹਰ ਰਸ ਨਾ ਜਾਣਨੇ ਜਿਨੀ ਅੰਮ੍ਰਿਤ ਭਰਮ ਲੁਟਾਇਆ ਬਿਕਸੋ ਰਚ ਹਰ ਚਾਨੇ ਦੁਸ਼ਟਾ ਸੇਤੀ ਪਿਰਹੜੀ ਜਨ ਸੋ ਵਾਰ ਕਰਾਨੇ ਨਾਨਕ ਸਾਗਤ ਨਰਕ ਮਹਿ ਜਮ ਬੱਧੇ ਦੁਖ ਸਹਾਨੇ ਪੈ ਕਿਰਤ ਕਮਾਵਦੇ ਜਿਵ ਰਾਖੈ ਤਵੈ ਰਹਾਨੇ ਮਹੱਲਾ ਤੀਜਾ ਜਿਨਨੀ ਸਤਗੁਰ ਸੇਵਿਆ ਤਾਣ ਨਿਤਾਣੇ ਤਿਸ ਸਾਸ ਗਿਰਾਸ ਸਦਾ ਮਨ ਵਸੈ ਜਮ ਜੋ ਹਿ ਨਾ ਸਕੈ ਤਿਸ ਹਿਰਦੈ ਹਰਿ ਹਰਿ ਨਾਮ ਰਸ ਕਬਲਾ ਸੇਵਕ ਤਿਸ ਹਰਿ ਦਾਸਾ ਕਾ ਦਾਸ ਹੋਏ ਪਰਮ ਪਦਾਰਥ ਤਿਸ ਨਾਨਕ ਮਨ ਤਨ ਜਿਸ ਪ੍ਰਭ ਵਸੈ ਹੋ ਸਤਿਗੁਰ ਬਾਣੈ ਤਿਸ ਜਿਨ ਕੋ ਪੂਰਬ ਲਿਖਿਆ ਰਸ ਸੰਤ ਜਨਾ ਸਿਉ ਤਿਸ ਪੌੜੀ ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ ਸੋਈ ਵਰਤਿਆ ਜਗਤ ਮਹਿ ਘਟ ਘਟ ਮੁਖ ਭਣਿਆ ਬਹੁਤ ਵਡਿਆਈਆ ਹੈ ਨਾ ਜਾਹੀ ਗਣੀਆ ਸੱਚ ਸਹਜ ਅਨੰਦ ਸਤਿਗੁਰੂ ਪਾਸੇ ਸੱਚੀ ਗੁਰਮਣੀਆ ਨਾਨਕ ਸੰਤ ਸਵਾਰੇ ਪਾਰ ਬ੍ਰਹਮ ਸੱਚੇ ਜਿਉ ਬਣਿਆ ਸ਼ਲੋਕ ਮਹੱਲਾ ਤੀਜਾ ਆਪਣਾ ਆਪ ਨਾ ਪਛਾਣੀ ਹਰ ਪ੍ਰਭ ਜਾਤਾ ਦੂਰੇ ਗੁਰ ਕੀ ਸੇਵਾ ਵਿਸਰੀ ਕਿਉ ਮਨ ਰਹਿ ਹਜੂਰ ਮਨਮੁਖ ਜਨਮ ਗਵਾਇਆ ਝੂਠਾ ਲਾਲਚ ਕੂਰੇ ਨਾਨਕ ਬਖਸ਼ ਮਿਲਾਇਨ ਸੱਚਾ ਸਬਦ ਹਦੂਰੇ ਮਹੱਲਾ ਤੀਜਾ ਹਰ ਪ੍ਰਭ ਸੱਚਾ ਸੋਹਿਲਾ ਗੁਰਮੁਖ ਨਾਮ ਗੋਵਿੰਦ ਵਰਦਨ ਨਾਮ ਸਲਾਹਣਾ ਹਰ ਜਪਿਆ ਮਨ ਆਨੰਦ ਵਡ ਭਾਗੀ ਹਰ ਪਾਇਆ ਪੂਰਨ ਪਰਮਾਨੰਦ ਜਨ ਨਾਨਕ ਨਾਮ ਸਲਾਹਿਆ ਬਹੁੜ ਨਾ ਮਨ ਤਨ ਭੰਗ ਪੌੜੀ ਕੋਈ ਨਿੰਦਕ ਹੋਵੇ ਸਤਿਗੁਰੂ ਕਾ ਫਿਰ ਸਰਣ ਗੁਰ ਆਵੇ ਪਿਛਲੇ ਗੁਨਾਹ ਸਤਿਗੁਰ ਬਖਸ਼ ਲਈ ਸਤ ਸੰਗਤ ਨਾਲ ਰਲਾਵੇ ਜਿਉ ਮੀਹੇ ਉਠੈ ਗਲਿਆ ਨਾਲਿਆ ਟੋਬਿਆ ਕਾ ਜਲ ਜਾਏ ਪਵੈ ਵਿੱਚ ਸੁਰਸਰੀ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ ਜਿਤ ਮਿਲਿਆ ਤਿਸਨਾ ਭੁਖ ਉਤਰੈ ਹਰ ਸਾਤ ਤੜ ਆਵੇ ਨਾਨਕ ਇਹੋ ਅਚਰਜ ਦੇਖੋ ਮੇਰੇ ਹਰ ਸੱਚੇ ਸਾਹਾ ਕਾ ਜੇ ਸਤਿਗੁਰੂ ਨੋ ਮੰਨੈ ਸੋ ਸਭਨਾ ਭਾਵੈ ਸੁਧ ਬਿਲਾਵਲ ਬਾਣੀ ਭਗਤਾ ਕੀ ਕਬੀਰ ਜੀਓ ਕੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਐਸੋ ਇਹ ਸੰਸਾਰ ਵੇਖਣਾ ਰਹਣ ਨਾ ਕੋ ਪਈ ਹੈ ਰੇ ਸੂਦੇ ਸੂਦੇ ਰੇਗ ਚਲੋ ਤੁਮ ਨਤਰ ਕੋ ਧੱਕਾ ਦੇਵਈ ਹੈ ਰੇ ਰਹਾਓ ਬਾਰੇ ਬੂਢੇ ਤਰਨੇ ਪਈਆ ਸਭ ਜਮ ਲੈ ਜਈ ਹੈ ਰੇ ਮਾਨਸ ਬਪਰਾ ਮੂਸਾ ਕੀ ਨੋ ਮੀਤ ਬਲਈਆ ਖਈ ਹੈ ਰੇ ਤਾਨਵੰਤਾਰ ਨਿਰਦਨ ਮਨਈ ਤਾ ਕੀ ਕਛੂ ਨਾ ਕਾਨੀ ਰੇ ਰਾਜਾ ਪ੍ਰਜਾ ਸਮ ਕਰਿ ਮਾਰੈ ਐਸੋ ਕਾਲ ਬਡਾਨੀ ਰੇ ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਿਰਾਰੀ ਰੇ ਆਵਹਿ ਨਾ ਜਾਹੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ ਪੁੱਤਰ ਕਲਤਰ ਲక్ష్ਮੀ ਮਾਇਆ ਇਹ ਤਜਹੁ ਜੀ ਜਾਨੀ ਰੇ ਕਹਤ ਵੀਰ ਸੁਨੋਰੇ ਸੰਤੋ ਮਿਲਹਿ ਸਾਰਿਗ ਪਾਨੀ ਰੇ ਬਿਲਾਵਲ ਵਿਦਿਆ ਨਾ ਪਰੋ ਬਾਦ ਨਹੀਂ ਜਾਣੋ ਹਰ ਗੁਣ ਕਥਤ ਸੁਣਤ ਬੌਰਾਨੋ ਮੇਰੇ ਬਾਬਾ ਮੈਂ ਬੌਰਾ ਸਭ ਖਲਕ ਸਿਆਣੀ ਮੈਂ ਬੌਰਾ ਮੈਂ ਬਿਗਰਿਓ ਬਿਗਰੈ ਮਤ ਔਰਾ ਰਹਾਉ ਆਪ ਨਾ ਬੌਰਾ RAM ਕੀਓ ਬੌਰਾ ਸਤਗੁਰ ਜਾਰ ਗਇਓ ਭ੍ਰਮ ਮੋਰਾ ਮੈਂ ਬਿਗਰੇ ਆਪਣੀ ਮਤਿ ਕੋਈ ਮੇਰੇ ਭਰਮ ਭੂਲਾਉ ਮਤਿ ਕੋਈ ਸੋ ਬੌਰਾ ਜੋ ਆਪ ਨਾ ਪਛਾਨੈ ਆਪ ਪਛਾਨੈ ਤਾਂ ਇਹ ਕਹਿ ਜਾਣੈ ਅਵਹਿ ਨਾ ਮਾਤਾ ਸੋ ਕਭੋ ਨਾ ਮਾਤਾ ਕਹਿ ਕਬੀਰ ਰਾਮੈ ਰੰਗਿ ਰਾਤਾ ਬਿਲਾਵਲ ਗ੍ਰਹਿ ਤਜ ਬਨਖਣ ਜਾਈਐ ਚਿਣ ਖਾਈਐ ਕੰਦਾ ਅਜੋ ਵਿਕਾਰ ਨਾ ਛੋੜੀ ਪਾਪੀ ਮਨ ਮੰਦਾ ਕਿਉ ਛੂਟੋ ਕੈਸੇ ਤਰੋ ਭਵਜਲ ਨਿਧ ਭਾਰੀ ਰਾਖ ਰਾਖ ਮੇਰੇ ਬੀਠਲਾ ਜਨ ਸਰਬ ਤੁਮਾਰੀ ਰਹਾਉ ਬਿਖੈ ਬਿਖੈ ਕੀ ਬਾਸਨਾ ਤਜੀਏ ਨਾ ਜਾਈ ਅਣਕ ਜਤਨ ਕਰ ਰਾਖੀਐ ਫਿਰ ਫਿਰ ਲਪਟਾਈ ਜਰਾ ਜੀਵਨ ਜੋਬਨ ਗਿਆ ਕਿਸ ਕੀਆ ਨਾਨੀਕਾ ਇਹੋ ਜੀਰਾ ਨਿਰਮੋਲ ਕੋ ਕੌਡੀ ਲਗਮੀਕਾ ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ ਤੁਮ ਸੰਸਰ ਨਾਹੀ ਦਇਆਲ ਮੋਹੇ ਸੰਸਰ ਪਾਪੀ ਬਿਲਾਵਲ ਨਿਤ ਠੋਰੀ ਗਾਗਰਿਆ ਨੈ ਲੀਪਤ ਜਿਉ ਗਇਓ ਤਾਣਾ ਬਾਣਾ ਕਛੂ ਨ ਸੂਝੈ ਹਰ ਹਰ ਰਸ ਲਵਟਿਓ ਹਮਾਰੇ ਕੁਲ ਕੌਨੇ ਰਾਮ ਕਹਿਓ ਜਬ ਕੀ ਮਾਲਾ ਲਈ ਨਿਪੂਤੇ ਤਬ ਤੇ ਸੁਖ ਨ ਭਇਓ ਰਹਾਓ ਸੁਨੋ ਜਿਠਾਣੀ ਸੁਨੋ ਦਰਾਨੀ ਅਚਰਦ ਏਕ ਪਇਓ ਸਾਤ ਸੂਤਿਨ ਮੁੰਡੀਏ ਖੋਏ ਇਹੋ ਮੁੰਡਿਆ ਕਿਉ ਨਾ ਮੋਇਓ ਸਰਬ ਸੁਖਾ ਕਾ ਏਕ ਹਰ ਸੁਆਮੀ ਸੋ ਗੁਰੂ ਨਾਮ ਦਇਓ ਸੰਤ ਪ੍ਰਹਲਾਦ ਕੀ ਪੈਜ ਦਿਨ ਰਾਖੀ ਹਰਨਾਖਸ ਨਖ ਬਿਦਰਿਓ ਕਰਕੇ ਦੇਵ ਪਿਤਰ ਕੀ ਛੋਡੀ ਗੁਰ ਕੋ ਸ਼ਬਦ ਲਇਓ ਕਹਤ ਕਬੀਰ ਸਗਲ ਪਾਪ ਖੰਡਨ ਸੰਤਾ ਲੈ ਉਧਰਿਓ ਬਿਲਾਵਲ ਕੋ ਹਰ ਸਮਾਨ ਨਹੀਂ ਰਾਜਾ ਇਹ ਭੂਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਰਹਾਉ ਤੇਰੋ ਜਨ ਹੋਏ ਸੋਏ ਕਤ ਡੋਲੇ ਤੀਨ ਭਵਨ ਪਰ ਛਾਜਾ ਹਾਥ ਪਸਾਰ ਸਕੈ ਕੋ ਜਨ ਕਉ ਬੋਲ ਸਕੈ ਨ ਅੰਦਾਜ਼ਾ ਚੇਤ ਅਚੇਤ ਮੂੜ ਮਨ ਮੇਰੇ ਬਾਜੇ ਅਨਹਦ ਬਾਜਾ ਕਹਿ ਕਬੀਰ ਸੰਸਾ ਪਰਮ ਚੂਕੋ ਤ੍ਰੂ ਪ੍ਰਹਿਲਾਦ ਨਿਵਾਜਾ ਬਿਲਾਵਲ ਰਾਖ ਲੇਹੋ ਹਮ ਤੇ ਬਿਗਰੀ ਸੀਲ ਧਰਮ ਜਾ ਭਗਤ ਨਾ ਕੀਨੀ ਹਉ ਅਭਿਮਾਨ ਟੇੜ ਬਗਰੀ ਰਾਵ ਅਮਰ ਜਾਨ ਸੰਚੀ ਇਹ ਕਾਇਆ ਇਹ ਮਿਥਿਆ ਕਾਚੀ ਗਗਰੀ ਜਿਨਹਿ ਨਿਵਾਜ ਸਾਜ ਹਮ ਕੀਏ ਤਿਸੈ ਵਿਸਾਰ ਅਵਰ ਲਗਰੀ ਸੰਤਕ ਤੋਹੇ ਸਾਧ ਨਹੀਂ ਕਹੀਓ ਸਰਨ ਪਰੇ ਤੁਮਰੀ ਪਗਰੀ ਕਹਿ ਕਬੀਰ ਇਹ ਬਿੰਤੀ ਸੁਨਿਓ ਮਤ ਘਾਲਹੁ ਜਮ ਕੀ ਖਬਰੀ ਬਿਲਾਵਲ ਦਰਮਾ ਦੇ ਠਾਡੇ ਦਰਬਾਰੇ ਤੁਜ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਕਿਵਾਰ ਰਾਉ ਤੁਮ ਧਨ ਧਨੀ ਉਦਾਰ ਤਿਆਗੀ ਸ਼ਰਵਨਨ ਸੁਨਿਯਤ ਸੋ ਜਸ ਤੁਮਾਰ ਮਾਗੋ ਕਾਹਿ ਰੰਕ ਸਭ ਦੇਖੋ ਤੁਮ ਹੀ ਤੇ ਮੇਰੋ ਨਿਸਤਾਰ ਜੈ ਜੋ ਨਾਮਾ ਬਿਪ ਸੁਦਾਮਾ ਤਿਨ ਕੋ ਕਿਰਪਾ ਪਈ ਹੈ ਅਪਾਰ ਕਹਿ ਕਬੀਰ ਤੂੰ ਸਮਰਥ ਦਾਤੇ ਚਾਰਿ ਪਦਾਰਥ ਦੇਤ ਨਾ ਬਾਰ ਬਿਲਾਵਲ ਡੰਡਾ ਮੁੰਦਰਾ ਖਿੰਥਾ ਆਧਾਰੀ ਭ੍ਰਮ ਕੈ ਭਾਇ ਭਵੈ ਭੇਖ ਤਾਰੀ ਆਸਨ ਪਵਨ ਦੂਰ ਕਰ ਬਵਰੇ ਛੋੜ ਕਪਟ ਨਿਤ ਹਰ ਭਜ ਬਵਰੇ ਰਹਾਉ ਜੇ ਤੂੰ ਜਾਚੈ ਸੋ ਭਵਨ ਭੋਗੀ ਕਹਿ ਕਬੀਰ ਕੇ ਸੋ ਜਗ ਜੋਗੀ ਬਿਲਾਵਲ ਇਨ ਮਾਇਆ ਜਗਦੀਸ਼ ਗਸਾਈ ਤੁਮਰੇ ਚਰਨ ਵਿਸਾਰੇ ਕਿੰਚਿਤ ਪ੍ਰੀਤ ਨਾ ਉਪਜੈ ਜਨ ਕਉ ਜਨ ਕਹਾ ਕਰੈ ਬੇਚਾਰੇ ਰਹਾਉ ਤ੍ਰਿਗ ਤਨ ਤ੍ਰਿਗ ਤਨ ਤ੍ਰਿਗ ਇਹ ਮਾਇਆ ਤ੍ਰਿਗ ਤ੍ਰਿਗ ਮਤ ਬੁੱਧ ਫੰਨੀ ਇਸ ਮਾਇਆ ਕੋ ਦ੍ਰਿੜ ਕਰ ਰੱਖੋ ਬਾਂਧੇ ਆਪ ਬਚੰਨੀ ਕਿਆ ਖੇਤੀ ਕਿਆ ਲੇਵਾ ਦੇਈ ਪਰਪੰਚ ਝੂੜ ਗੁਮਾਨਾ ਕਹਿ ਕਬੀਰ ਤੇ ਅੰਤ ਬਿਗੂਤੇ ਆਇਆ ਅਹੰਕਾਲ ਨਿਦਾਨਾ ਮਿਲਾਵਲ ਸਰੀਰ ਸਰੋਵਰ ਭੀਤਰੇ ਆਛਾ ਕਮਲ ਅਨੂਪ ਪਰਮ ਜੋਤ ਪ੍ਰਗੋਤ ਜਾ ਕੈ ਨਰੂਪ ਰੇ ਮਨ ਹਰ ਭਜ ਭ੍ਰਮ ਤਜਹੁ ਜਗ ਜੀਵਨ RAM ਰਹਾਉ ਆਵਤ ਕਛੂ ਨਾ ਦੀਸੀ ਨਾ ਦੀਸੈ ਜਾਤ ਜਹ ਉਪਜੈ ਸਹਿ ਤਹੀ ਜੈਸੇ ਪੁਰਵਨ ਪਾਤ ਮਿਥਿਆ ਕਰਮ ਆਇਆ ਤਜੀ ਸੁਖ ਸਾਜ ਵਿਚਾਰ ਕਹਿ ਕਬੀਰ ਸੇਵਾ ਕਰੋ ਮਨ ਮਨ ਮਾਂਝੇ ਮੁਰਾਰੇ ਬਿਲਾਵਲ ਜਨਮ ਮਰਨ ਕਾ ਪ੍ਰਉ ਗਿਆ ਗੋਵਿੰਦ ਲਿਵ ਲਾਗੀ ਜੀਵਤ ਸੁਨ ਸਮਾਨਿਆ ਗੁਰ ਸਾਖੀ ਜਾਗੀ ਰਹਾਓ ਕਾਸੀ ਤੇ ਧੁਨ ਉਪਜੈ ਧੁਨ ਕਾਸੀ ਜਾਈ ਕਾਸੀ ਬੂਟੀ ਪੰਡਤਾ ਧੁਨ ਕਹਾਂ ਸਮਾਈ ਤ੍ਰਿਕੁਟੀ ਸੰਧਿ ਮੈਂ ਪੇਖਿਆ ਘਟੂ ਘਟ ਜਾਗੀ ਐਸੀ ਬੁੱਧ ਸਮਾਤਰੀ ਘਟ ਮਾਹਿ ਤਿਆਗੀ ਆਪ ਆਪ ਤੇ ਜਾਣਿਆ ਤੇਜ ਤੇਜ ਸਮਾਨਾ ਕਹੋ ਕਬੀਰ ਅਬ ਜਾਣਿਆ ਗੋਬਿੰਦ ਮਨ ਮਾਨਾ ਬਿਲਾਵਲ ਚਰਨ ਕਮਲ ਜਾ ਕੈ ਰਿਦਾ ਬਸਹਿ ਸੋ ਜਨ ਕਿਉ ਡੋਲੇ ਦੇਵ ਮਾਨੋ ਸਭ ਸੁਖ ਨੌ ਨਿਦਤਾ ਕੈ ਸਾਜ ਸਾਜ ਜਸ ਬੋਲੇ ਦੇਵ ਰਹਾਉ ਤਬ ਇਹ ਮਤ ਜੋ ਸਭ ਮਹਿ ਪੇਖੈ ਕੁਟਲ ਗਾਂਠ ਜਬ ਖੋਲੇ ਦੇਵ ਬਾਰੰਗ ਬਾਰ ਮਾਇਆ ਤੇ ਅਟਕੈ ਲੈ ਨਰਜਾ ਮਨ ਤੋਲੇ ਦੇਵ ਜਹਾ ਉਹ ਜਾਇ ਤਹੀ ਸੁਖ ਪਾਵੈ ਮਾਇਆ ਤਾਸ ਨਾ ਝੋਲੇ ਦੇਵ ਕਹਿ ਕਬੀਰ ਮੇਰਾ ਮਨ ਮਾਨਿਆ RAM ਪ੍ਰੀਤ ਕੀਓ ਲੈ ਦੇਵ ਬਿਲਾਵਲ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਸਫਲ ਜਨਮ ਮੋਕੋ ਗੁਰ ਨਾ ਦੇਉ ਵਿਸਾਰ ਸੁਖ ਅੰਤਰ ਲੀਨਾ ਗਿਆਨ ਅੰਜਨ ਮੋਕੋ ਗੁਰ ਨਾ ਆਰਾਮ ਨਾਮ ਬਿਨ ਜੀਵਨ ਮਨ ਹੀ ਨਾ ਰਹਾਉ ਨਾਮ ਦੇ ਸਿਮਰਨ ਕਰ ਜਾਣਾ ਜਗ ਜੀਵਨ ਸੋ ਜਿਉ ਸਮਾਨਾ ਬਿਲਾਵਲ ਬਾਣੀ ਰਵਿਦਾਸ ਭਗਤ ਕੀ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਦਾਰਿਦ ਦੇਖ ਸਭ ਕੋ ਹਸੈ ਐਸੀ ਦਸ਼ਾ ਹਮਾਰੀ ਦਸ਼ਾ ਸਿਧ ਕਰਤ ਲੈ ਸਭ ਕਿਰਪਾ ਤੁਮਾਰੀ ਤੂੰ ਜਾਣਤ ਮੈਂ ਕਿਛ ਨਹੀਂ ਭਵ ਖੰਡਨ RAM ਸਗਲ ਜੀ ਸਰਨਾਗਤੀ ਪ੍ਰਭ ਪੂਰਨ ਕਾਮ ਰਹਾਉ ਜੋ ਤੇਰੀ ਸਰਨਾਗਤਾ ਤਿੰਡਾ ਹੀ ਭਾਰ ਊਚ ਨੀਚ ਤੁਮ ਤੇ ਤਰੇ ਆਰਜ ਸੰਸਾਰ ਕਹਿ ਰਵਿਦਾਸ ਕਥ ਕਥਾ ਬਹੁ ਕਾਇ ਕਰੀਜੈ ਜੈਸਾ ਤੂ ਤੈਸਾ ਤੁਹੀ ਕਿਆ ਉਪਮਾ ਦੀਜੈ ਬਿਲਾਵਲ ਜਿਹੇ ਕੁਲ ਸਾਧ ਬੈਸ ਨ ਹੋਏ ਬਰਨ ਅਬਰਨ ਰੰਕ ਨਹੀਂ ਈਸਰ ਬਿਮਾਲ ਬਾਸ ਜਾਣੀਐ ਜਗ ਸੋਏ ਰਹਾਉ ਬ੍ਰਾਹਮਣ ਬੈਸ ਸੂਦ ਅਰ ਖੱਤਰੀ ਡੋਮ ਚੰਡਾਰ ਮਲੇਛ ਮਨ ਸੋਏ ਹੋਏ ਪੁਨੀਤ ਭਗਵੰਤ ਭਜਨ ਤੇ ਆਪ ਤਾਰ ਤਾਰੇ ਕੁਲ ਦੋਏ ਤਨ ਸੋ ਗਾਓ ਤਨ ਸੋ ਠਾਓ ਤਨ ਪੁਨੀਤ ਕੁਟੰਬ ਸਭ ਲੋਏ ਜਿਨ ਪੀਆ ਸਾਰ ਰਸ ਤਜੇ ਆਣ ਰਸ ਹੋਏ ਰਸ ਮਗਨ ਡਾਰੇ ਵਿਖੋਏ ਪੰਡਿਤ ਸੂਰ ਛਤਰਪਤੀ ਰਾਜਾ ਭਗਤ ਬਰਾਬਰ ਔਰ ਨਾ ਕੋਏ ਜੈਸੇ ਪੁਰੈਣ ਪਾਤ ਰਹਿ ਜਲ ਸਮੀਪ ਭਾਨ ਰਗਦਾਸ ਜਨਮੇ ਜਗਿਓਏ ਬਾਣੀ ਸਦਨੇ ਕੀ ਰਾਗ ਬਿਲਾਵਲ ਇਕ ਓੰਕਾਰ ਸਤਿਗੁਰ ਪ੍ਰਸਾਦ ਨਿਰਭ ਕੰਨਿਆ ਕੇ ਕਾਰਨ ਇਕ ਭਇਆ ਭੇਖ ਤਾਰੀ ਕਾਮਾਰਥੀ ਸਵਾਰਥੀ ਵਾਕੀ ਭੈ ਸਵਾਰੀ ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨ ਨਾਸੈ ਸਿੰਘ ਸਰਨ ਕਦ ਜਾਈਐ ਜੋ ਜੰਬੁਕ ਗਰਾਸੈ ਰਹਾਉ ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁਖ ਪਾਵੈ ਪ੍ਰਾਣ ਗਏ ਸਾਗਰ ਮਿਲੈ ਪੁਨ ਕਾਮ ਨ ਆਵੈ ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਿਰਮਾਵੋ ਭੂੜ ਮੂਏ ਨੌਕਾ ਮਿਲੈ ਕਹੋ ਕਾਹੇ ਚੜਾਵੋ ਮੈਂ ਨਾਹੀ ਕਛ ਹੋ ਨਹੀਂ ਕਿਛ ਆਹ ਨਾ ਮੁਗਰਾ ਔਸਰ ਲੱਜਾ ਰਾਖ ਲੇਹੋ ਸਦਨਾ ਜਨ ਤੋਰਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਰਾਗ ਗੋੜ ਚੌਪ ਦੇ ਮਹੱਲਾ ਚੌਥਾ ਘਰ ਪਹਿਲਾ ਜੇ ਮਨ ਚਿਤ ਆਸ ਰਖੈ ਹਰੀ ਉਪਰ ਤਾਂ ਮਨ ਜਿੰਦੇ ਅਨੇਕ ਅਨੇਕ ਫਲ ਪਾਈ ਹਰ ਜਾਣੈ ਸਭ ਕੇ ਜੋ ਜੀਏ ਵਰਤੈ ਪ੍ਰਭ ਘਾਲਿਆ ਕਿਸੈ ਕਾ ਇਕ ਤਿਲ ਨਾ ਗਵਾਈ ਹਰ ਤਿਸ ਕੀ ਆਸ ਕੀਜੈ ਮਨ ਮੇਰੇ ਜੋ ਸਭ ਮੈਂ ਸੁਆਮੀ ਰਹਾ ਸਮਾਈ ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ ਜੋ ਬਿਨ ਹਰ ਆਸ ਆਸਵਰ ਕਾਹੂ ਕੀ ਕੀਜੈ ਸਾ ਨੇ ਫਲ ਆਸ ਸਭ ਵਿਰਥੀ ਜਾਈ ਰਹਾਉ ਜੋ ਦੀਸੈ ਮਾਇਆ ਮੋਹ ਕੁਟੰਬ ਸਭ ਮਤ ਤਿਸ ਕੀ ਆਸ ਲਗ ਜਨਮ ਗਵਾਈ ਇਨ ਕਹਿ ਕਿਛ ਹਾਥ ਨਹੀਂ ਕਾਹ ਕਰਹਿ ਇਹ ਬਪੜੇ ਇਨ ਕਾ ਵਾਹਿਆ ਕਛ ਨਾ ਵਸਾਈ ਮੇਰੇ ਮਨ ਆਸ ਕਰ ਹਰ ਪ੍ਰੀਤ ਆਪਣੇ ਕੀ ਜੋ ਤੁਝ ਤਾਰੈ ਤੇਰਾ ਕੁਟੰਬ ਸਭ ਛਡਾਈ ਜੇ ਕਿਛ ਆਸ ਆਸਵਰ ਕਰਹਿ ਪਰ ਮਿਤਰੀ ਮਤ ਤੂੰ ਜਾਣੈ ਤੇਰਾ ਕਿਤੈ ਕੰਮ ਆਈ ਇਹ ਆਸ ਪਰ ਮਿਤਰੀ ਭਾਉ ਦੂਜਾ ਹੈ ਖਿਨਵੈ ਝੂਠ ਬਿਨਸ ਸਭ ਜਾਈ ਮੇਰੇ ਮਨ ਆਸਾ ਕਰ ਹਰ ਪ੍ਰੀਤਮ ਸਾਚੇ ਕੀ ਜੋ ਤੇਰਾ ਘਾਲਿਆ ਸਭ ਥਾਏ ਪਾਈ ਆਸਾ ਮਨਸਾ ਸਭ ਤੇਰੀ ਮੇਰੇ ਸੁਆਮੀ ਜੈਸੀ ਤੂੰ ਆਸ ਕਰਾਵੈ ਤੈਸੀ ਕੋ ਆਸ ਕਰਾਈ ਕਿਛ ਕਿਸੀ ਕੈ ਹੱਥ ਨਾਹੀ ਮੇਰੇ ਸੁਆਮੀ ਐਸੀ ਮੇਰਾ ਸਤਿਗੁਰ ਬੂਝ 부ਝਾਈ ਜਨ ਨਾਨਕ ਕੀ ਆਸ ਤੂੰ ਜਾਣ ਹੈ ਹਰ ਦਰਸ਼ਨ ਦੇਖੇ ਹਰ ਦਰਸ਼ਨ ਤ੍ਰਿਵਤਾਈ ਗੋਣ ਮਹੱਲਾ ਚੌਥਾ ਐਸਾ ਹਰ ਸੇਵੀਐ ਨਿਧਿਆਈਐ ਜੋ ਖਿਨ ਮੈਂ ਕਿਲਵਿਕ ਸਭ ਕਰੇ ਬਿਨਾਸਾ ਜੇ ਹਰ ਤਿਆਗ ਅਵਰ ਕੀ ਆਸ ਕੀਜੈ ਤਾ ਹਰ ਨੇਫਲ ਸਭ ਘਾਲ ਗਵਾਸਾ ਮੇਰੇ ਮਨ ਹਰ ਸੇਵਿਓ ਸੁਖਦਾਤਾ ਸੁਆਮੀ ਜਿਸ ਸੇਵਿਆ ਸਭ ਭੁਖ ਲਹਾਸਾ ਮੇਰੇ ਮਨ ਹਰਿ ਉਪਰ ਕੀਜੈ ਪ੍ਰਵਾਸਾ ਜਹ ਜਾਈਐ ਤਹ ਨਾਲ ਮੇਰਾ ਸੁਆਮੀ ਹਰਿ ਆਪਣੀ ਪੈਜ ਰਖੈ ਜਨ ਦਾ ਸਾਰਹਾਉ ਜੇ ਆਪਣੀ ਬਿਰਥਾ ਕਹੋ ਅਵਰਾ ਪਹਿ ਤਾਂ ਆਗੈ ਆਪਣੀ ਬਿਰਥਾ ਬਹੁ ਬਹੁਤ ਕਢਾਸਾ ਆਪਣੀ ਬਿਰਥਾ ਕਹੋ ਹਰਿ ਆਪਣੇ ਸੁਆਮੀ ਪਹਿ ਜੋ ਤੁਮਰੇ ਦੁਖ ਤਤਕਾਲ ਕਟਾਸਾ ਸੋ ਐਸਾ ਪ੍ਰਭ ਛੋੜ ਆਪਣੀ ਬਿਰਥਾ ਅਵਰਾ ਪਹਿ ਕਹੀਐ ਅਵਰਾ ਪਹਿ ਕਹਿ ਮਨ ਲਾਜ ਮਰਾਸਾ ਜੋ ਸੰਸਾਰੈ ਕੇ ਕੁਟੰਬ ਮਿੱਤਰ ਭਾਈ ਦੀਸੈ ਮਨ ਮੇਰੇ ਤੇ ਸਭ ਆਪਣੈ ਸੁਆਇ ਮਿਲਾਸਾ ਜਿਤ ਦਿਨ ਓਨਕਾ ਸੋ ਹੋਏ ਨ ਆਵੇ ਤਿਤ ਦਿਨ ਨੇੜਾ ਕੋ ਨ ਟੁਕਾਸਾ ਮਨ ਮੇਰੇ ਆਪਣਾ ਹਰਿ ਸੇਵ ਦਿਨ ਰਾਤੀ ਜੋ ਤੁਧ ਉਪਕਰੈ ਦੁਖ ਸੁਖਾਸਾ ਤਿਸ ਕਾ ਪ੍ਰਭਾਸਾ ਕਿਉ ਕੀਜੈ ਮਨ ਮੇਰੇ ਜੋ ਅੰਤੀ ਔਸਰ ਰਖ ਨਾ ਸਕਾਸਾ ਹਰ ਜਪ ਮੰਤ ਗੁਰ ਉਪਦੇਸ਼ ਲੈ ਜਾਪੋ ਤਿਨ ਅੰਤ ਛਡਾਏ ਜਿਨ ਹਰ ਪ੍ਰੀਤ ਚਿਤਾਸਾ ਜਨ ਨਾਨਕ ਅਨੰਦਨ ਨਾਮ ਜਪੋ ਹਰ ਸੰਤੋ ਇਹੋ ਛੂਟਣ ਕਾ ਸਾਚਾ ਪ੍ਰਭਾਸਾ ਗੂਣ ਮਹੱਲਾ ਚੌਥਾ ਹਰ ਸਿਮਰਤ ਸਦਾ ਹੋਏ ਆਨੰਦ ਸੁਖ ਅੰਤਰ ਸਾਥ ਸੀਤਲ ਮਨ ਆਪਣਾ ਜੈਸੇ ਸਖਤ ਸੂਰ ਬਹੁ ਜਲਤਾ ਗੁਰ ਸਸ ਦੇਖੇ ਲਹਿ ਜਾਏ ਸਭ ਤਪਨਾ ਮੇਰੇ ਮਨ ਆਨੰਦਨ ਧਿਆਏ ਨਾਮ ਹਰਿ ਜਪਨਾ ਜਹਾ ਕਹਾ ਤੁਜ ਰਾਖੈ ਸਭ ਠਾਈ ਸੋ ਐਸਾ ਪ੍ਰਭ ਸੇਵ ਸਦਾ ਤੂੰ ਆਪਣਾ ਰਹਾਉ ਜਾ ਮਹਿ ਸਭ ਨਿਧਾਨ ਸੋ ਹਰ ਜਪ ਮਨ ਮੇਰੇ ਗੁਰਮੁਖ ਖੋਜ ਲਹੋ ਹਰਿ ਰਤਨਾ ਜਿਨ ਹਰਿ ਧਿਆਇਆ ਤਿਨ ਹਰਿ ਪਾਇਆ ਮੇਰਾ ਸੁਆਮੀ ਤਿਨ ਕੇ ਚਰਨ ਮਲਹੁ ਹਰਿ ਦਸਨਾ ਸ਼ਬਦ ਪਛਾਣ ਰਾਮ ਰਸ ਪਾਵੋ ਉਹ ਊਤਮ ਸੰਤ ਭਇਓ ਵੱਡ ਵੱਡਨਾ ਤਿਸ ਜਨ ਕੀ ਵਡਿਆਈ ਹਰਿ ਆਪ ਵਧਾਈ ਉਹ ਘਟੈ ਨਾ ਕਿਸੈ ਕੀ ਘਟਾਈ ਇਕ ਤਿਲ ਤਿਲ ਤਿਲ ਨਾਮ ਜਿਸ ਤੇ ਸੁਖ ਪਾਵੈ ਮਨ ਮੇਰੇ ਸੋ ਸਦਾ ਧਿਆਏ ਨਿਤ ਕਰ ਜੁਰਨਾ ਜਨ ਨਾਨਕ ਕੋ ਹਰਿਦਾਨ ਇਕ ਦੀ ਜੈ ਨਿਤ ਬਸੈ ਦਾ ਹਰੀ ਮੋਹਿ ਚਰਨਾ ਗੋਣ ਮਹੱਲਾ ਚੌਥਾ ਜਿਤਨੇ ਸਾਹ ਪਾਤਸ਼ਾਹ ਉਮਰਾਵ ਸਿਕਦਾਰ ਚੌਧਰੀ ਸਭ ਮਿਥਿਆ ਝੂਠ ਪਾਉ ਦੂਜਾ ਜਾਣ ਹਰਿ ਅਵਨਾਸੀ ਸਦਾ ਥਿਰ ਨਿਹਚਲ ਤਿਸ ਮੇਰੇ ਮਨ ਭਜ ਪਰਵਾਨ ਮੇਰੇ ਮਨ ਨਾਮ ਹਰੀ ਭਾਈ ਸਦਾ ਦੀਵਾਨ ਜੋ ਹਰ ਮਹਲ ਪਾਵੈ ਗੁਰਬਚਨੀ ਤਿਸ ਜੀਵੜ ਅਵਰ ਨਾਹੀ ਕਿਸੈ ਦਾ ਤਾਣ ਰਹਾਉ ਜਿਤਨੇ ਤਨਵੰਤ ਕੁਲਵੰਤ ਮਿਲਖਵੰਤ ਦੀ ਸਹਿ ਮਨ ਮੇਰੇ ਸਭ ਬਿਰਸ ਜਾਹੇ ਜੋ ਰੰਗ ਕਸੁੰਭ ਕਚਾਨ ਹਰ ਸਤ ਨਿਰੰਜਨ ਸਦਾ ਸੇਵ ਮਨ ਮੇਰੇ ਜਿਤ ਹਰ ਦਰਗਾ ਪਾਵੈ ਤੂੰ ਮਾਨ ਬ੍ਰਾਹਮਣ ਖੱਤਰੀ ਸੂਦ ਵੈਸ ਚਾਰ ਵਰਨ ਚਾਰ ਆਸ਼ਰਮ ਹੈ ਜੋ ਹਰ ਧਿਆਵੈ ਸੋ ਪ੍ਰਧਾਨ ਜਿਉ ਚੰਦਨ ਨਿਕਟ ਵਸੈ ਹਿਰੜ ਬਪੜਾ ਤਿਉ ਸਦ ਸੰਗਤ ਮਿਲ ਪਤਤ ਪਰਵਾਣ ਉਹ ਸਭ ਤੇ ਊਚਾ ਸਭ ਤੇ ਸੂਚਾ ਜਾ ਕੈ ਹਿਰਦੈ ਵਸਿਆ ਭਗਵਾਨ ਜਨ ਨਾਨਕ ਤਿਸ ਕੇ ਚਰਨ ਪਖਾਲੈ ਜੋ ਹਰ ਜਨ ਨੀਚ ਜਾਤ ਸੇਵਕਾਨ ਗੋਣ ਮਹੱਲਾ ਚੌਥਾ ਹਰ ਅੰਤਰ ਜਾਮੀ ਸਭ ਤੈ ਵਰਤੈ ਜਿਹਾ ਹਰ ਕਰਾਏ ਤੇ ਆ ਕੋ ਕਰਈਐ ਸੋ ਐਸਾ ਹਰ ਸੇਵ ਸਦਾ ਮਨ ਮੇਰੇ ਜੋ ਤੁਧ ਨੋ ਸਭ ਦੂ ਰੱਖ ਲਈਐ ਮੇਰੇ ਮਨ ਹਰ ਜਪ ਹਰ ਨਿਤ ਪੜਈਐ ਹਰ ਬਿਨ ਕੋ ਮਾਰ ਜਿਵਾਲ ਨਾ ਸਕੈ ਤਾ ਮੇਰੇ ਮਨ ਕਾਇਤ ਕੜਈਐ ਰਹਾਉ ਹਰ ਪਰਪੰਚ ਕੀਆ ਸਭ ਕਰਤਾ ਵਿਚ ਆਪੇ ਆਪਣੀ ਜੋਤ ਧਰਈਐ ਹਰ ਏਕੋ ਬੋਲੇ ਹਰ ਏਕ ਬੁਲਾਏ ਗੁਰ ਪੂਰੈ ਹਰ ਏਕ ਦਿਖਾਈਐ ਹਰ ਅੰਤਰ ਨਾਲੇ ਬਾਹਰ ਨਾਲੇ ਕਹੋ ਤਿਸ ਪਾਸੋ ਮਨ ਕਿਆ ਚੋਰਈਐ ਨਿਹ ਕਵਟ ਸੇਵਾ ਕੀਜੈ ਹਰ ਕੇਰੀ ਤਾਂ ਮੇਰੇ ਮਨ ਸਰਬ ਸੁਖ ਪਈਐ ਜਿਸ ਦਾ ਵਸ ਸਭ ਕਿਛ ਸੋ ਸਬਦੂ ਵੱਡਾ ਸੋ ਮੇਰੇ ਮਨ ਸਦਾ ਧਈਐ ਜਨ ਨਾਨਕ ਸੋ ਹਰਿ ਨਾਲ ਹੈ ਤੇਰਾ ਹਰ ਸਦਾ ਧਿਆਏ ਤੂੰ ਤੁਧ ਲੈ ਛਡਈਐ ਗੋਣ ਮਹੱਲਾ ਚੌਥਾ ਹਰ ਦਰਸ਼ਨ ਕਉ ਮੇਰਾ ਮਨ ਬਹੁਤ ਤਪਤਾ ਜੋ ਤ੍ਰਿਖਾਵੰਤ ਬਿਨ ਨੀਰ ਮੇਰਾ ਮਨ ਪ੍ਰੇਮ ਲਗੋ ਹਰ ਤੀਰ ਹਮਰੀ ਵੇਦਨ ਹਰ ਪ੍ਰਭ ਜਾਣੈ ਮੇਰੇ ਮਨ ਅੰਤਰ ਕੀ ਪੀਰ ਰਹਾਓ ਮੇਰੇ ਹਰ ਪ੍ਰੀਤਮ ਕੀ ਗੁਣ ਬਾਤ ਸੁਣਾਵੈ ਸੋ ਪਾਈ ਸੋ ਮੇਰਾ ਵੀਰ ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ ਲੈ ਸਤਗੁਰ ਕੀ ਮਤ ਧੀਰ ਜਨ ਨਾਨਕ ਕੀ ਹਰਿਆਸ 부ਜਾਵੋ ਹਰਿ ਦਰਸ਼ਨ ਸਾਂ ਸਰੀਰ ਛੱਕਾ ਇੱਕ ਰਾਗ ਗੁਣ ਮਹੱਲਾ ਪੰਜਵਾ ਚੌਪ ਦੇ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਸਭ ਕਰਤਾ ਸਭ ਭੂਤਾ ਰਹਾਓ ਸੁਣਤੋ ਕਰਤਾ ਪੇਖਤ ਕਰਤਾ ਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ ਉਪਤ ਕਰਤਾ ਪਰਲੋ ਕਰਤਾ ਵਿਆਪਤ ਕਰਤਾ ਲਿਪਤੋ ਕਰਤਾ ਭਗਤੋ ਕਰਤਾ ਬੂਝਤ ਕਰਤਾ ਆਪਤ ਕਰਤਾ ਜਾਤ ਵੀ ਕਰਤਾ ਨਿਰਗੁਣ ਕਰਤਾ ਸਰਗੁਣ ਕਰਤਾ ਗੁਰ ਪ੍ਰਸਾਦ ਨਾਨਕ ਸਮ ਦ੍ਰਿਸ਼ਟਾ ਗੋਣ ਮਹੱਲਾ ਪੰਜਵਾ ਫਾਕਿਓ ਮੀਨ ਕਪਿਕ ਕੀ ਨਿਆਈ ਤੂੰ ਉਰਧ ਰਿਓ ਕੁਸੰਭਾਏ ਨੇ ਪਗ ਧਾਰੈ ਸਾਸ ਲੇਖੈ ਲੈ ਤਉ ਉਧਰੈ ਹਰ ਗੁਣ ਗਾਏ ਲੈ ਮਨ ਸਮਝ ਛੋੜ ਲੈ ਆਪਣੇ ਰਹਨ ਕੋ ਠੌਰ ਨਾ ਪਾਵੈ ਕਾਏ ਪਰ ਕਹਿ ਜਾਏ ਲੈ ਰਹਾਉ ਜੋ ਗਲ ਇੰਦਰੀ ਰਸ ਪ੍ਰੇਰਿਓ ਤੂ ਲਾਗ ਪਰਿਓ ਕਟੰਬਾਏ ਲੈ ਜਿਉ ਪੰਖੀ ਇਕੱਤਰ ਹੋਏ ਫਿਰ ਵਿਚਰੈ ਥਿਰ ਸੰਗਤ ਹਰਿ ਹਰਿ ਧਿਆਏ ਲੈ ਜੈਸੇ ਮੀਨ ਰਸਨ ਸਾਧ ਬਿਨਸਿਓ ਉਹ ਮੂਠੋ ਮੂੜ ਲੋਭਾਏ ਲੈ ਤੂੰ ਹੋਆ ਪੰਜਵਾਸ ਵੈਰੀ ਕੈ ਛੂਟੈ ਪਰ ਸਰਨਾਏ ਨੇ ਹੋ ਕਿਰਪਾਲ ਦੀਨ ਦੁਖ ਭੰਜਨ ਸਭ ਤੁਮਰੇ ਜੀ ਅਜੰਤਾ ਏਲੇ ਪਾਵੋ ਦਾਨ ਸਦਾ ਦਰਸ ਪੇਖਾ ਮਿਲ ਨਾਨਕ ਦਾਸ ਦਸਾਏ ਦਸਾਏਲੇ ਰਾਗ ਗੋਣ ਮਹੱਲਾ ਪੰਜਵਾ ਚੌਪ ਦੇ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੀ ਪ੍ਰਾਨ ਕੀਏ ਜਿਨ ਸਾਜ ਮਾਟੀ ਮੈਂ ਜੋਤ ਰੱਖੀ ਨਿਵਾਜ ਬਰਤਨ ਕੋ ਸਭ ਕੀ ਭੋਜਨ ਪੋਗਾਏ ਸੋ ਪ੍ਰਭ ਤਜ ਮੂੜੇ ਕਦ ਜਾਏ ਪਾਰ ਬ੍ਰਹਮ ਕੀ ਲਾਗੋ ਸੇਵ ਗੁਰ ਤੇ ਸੁਝੈ ਨਿਰੰਜਨ ਦੇਵ ਰਹਾਉ ਜਿਨ ਕੀਏ ਰੰਗ ਅਨਕ ਪ੍ਰਕਾਰ ਓਪਦ ਪਰਲੋ ਨਿਮਖ ਮਜਹਾਰ ਜਾ ਕੀ ਗਤਮਿਤ ਕਹੀ ਨ ਜਾਏ ਸੋ ਪ੍ਰਭ ਮਨ ਮੇਰੇ ਸਦਾ ਧਿਆਏ ਆਏ ਨ ਜਾਵੇ ਨੇਚਲ ਤਨੀ ਬੇਅੰਤ ਗੁਨਾਤਾ ਕੇ ਕੇਤਕ ਗਨੀ ਲਾਲ ਨਾਮ ਜਾ ਕੈ ਭਰੇ ਭੰਡਾਰ ਸਗਰ ਕਟਾ ਦੇਵ ਆਧਾਰ ਸਤਿਪੁਰਖ ਜਾ ਕੋ ਹੈ ਨਾਉ ਮਿਟੈ ਕੋਟ ਅਗ ਨਿਮਖ ਜਸ ਗਾਉ ਬਾਲ ਸਖਾਈ ਭਗਤਨ ਕੋ ਮੀਤ ਪ੍ਰਾਨ ਆਧਾਰ ਨਾਨਕ ਹਿਤ ਜੀਤ ਗੋਣ ਮਹੱਲਾ ਪੰਜਵਾ ਨਾਮ ਸੰਕੀਨੋ ਵਿਵਹਾਰ ਨਾਮੋ ਹੀ ਇਸ ਮਨ ਕਾ ਆਧਾਰ ਨਾਮੋ ਹੀ ਚਿਤ ਕੀਨੀ ਓਟ ਨਾਮ ਜਪਤ ਮਿਟਹਿ ਪਾਪ ਕੋਟੇ ਰਾਸ ਦੀ ਹਰੀ ਏਕੋ ਨਾਮ ਮਨ ਕਾ ਇਸ਼ਟ ਗੁਰ ਸੰਗ ਧਿਆਨ ਰਹਾਓ ਨਾਮ ਹਮਾਰੇ ਜੀ ਕੀ ਰਾਸੇ ਨਾਮੋ ਸੰਗੀ ਜਤ ਕਤ ਜਾਤ ਨਾਮੋ ਹੀ ਮਨ ਲਾਗਾ ਮੀਠਾ ਜਲ ਥਲ ਸਭ ਮਹਿ ਨਾਮੋ ਡੀਠਾ ਨਾਮੇ ਦਰਗਾ ਮੁਖ ਉਜਲੇ ਨਾਮੇ ਸਗਲੇ ਕੁਲ ਉਧਰੇ ਨਾਮ ਹਮਾਰੇ ਕਾਰੇ ਸੀਧ ਨਾਮ ਸੰਗ ਇਹੋ ਮਨੁ ਆਗੀਧ ਨਾਮੇ ਹੀ ਹਮ ਨਿਰਪੋ ਪਏ ਨਾਮੇ ਆਵਨ ਜਾਵਨ ਰਹੇ ਗੁਰ ਮੇਲੇ ਗੁਣਤਾਸ ਕਹੋ ਨਾਨਕ ਸੁਖ ਸਾਜ ਨਿਵਾਸ ਗੂਣ ਮਹੱਲਾ ਪੰਜਵਾ ਨਿਮਾਨੇ ਕਉ ਜੋ ਦੇ ਦੇਤੋ ਮਾਨੋ ਸਗਲ ਭੂਖੇ ਕਉ ਕਰਤਾ ਦਾਨ ਗਰਭ ਘੋਰ ਮੈਂ ਰਾਖਨ ਹਾਰੋ ਤਿਸ ਠਾਕੁਰ ਕਉ ਸਦਾ ਨਮਸਕਾਰ ਐਸੋ ਪ੍ਰਭ ਮਨ ਮਾਹਿ ਧਿਆਏ ਕਾਟਿ ਆਵ ਘਟ ਜਤ ਕਤਹਿ ਸਹਾਇ ਰਹਾਉ ਰੰਕ ਰਾਉ ਜਾ ਕੈ ਏਕ ਸਮਾਨ ਕੀਟ ਹਸਤ ਸਗਲ ਪੂਰਾਨ ਬੀਓ ਬੂਝ ਨ ਮਸਲ ਧਰੈ ਜੋ ਕਿਛ ਕਰੈ ਸੋ ਆਪਹਿ ਕਰੈ ਜਾ ਕਾ ਅੰਤ ਨਾ ਜਾਣ ਸਕੋਏ ਆਪੇ ਆਪ ਨਿਰੰਜਨ ਸੋਏ ਆਪ ਆਕਾਰ ਆਪ ਨਿਰੰਕਾਰ ਘਟ ਘਟ ਘਟ ਸਭ ਘਟ ਆਧਾਰ ਨਾਮ ਰੰਗ ਭਗਤ ਭਏ ਲਾਲ ਜਸ ਕਰਤੇ ਸੰਤ ਸਦਾ ਨਿਹਾਲ ਨਾਮ ਰੰਗ ਜਨ ਰਹੇ ਅਘਾਏ ਨਾਨਕ ਤਿੰਨ ਜਨ ਲਾਗੈ ਪਾਏ ਗੂਣ ਮਹੱਲਾ ਪੰਜਵਾ ਜਾ ਕੈ ਸੰਗ ਇਹੋ ਮਨ ਨਿਰਮਲ ਜਾ ਕੈ ਸੰਗ ਹਰਿ ਹਰਿ ਸਿਮਰਨ ਜਾ ਕੈ ਸੰਗ ਕਿਲ ਵਿਖ ਹੋਏ ਨਾਸ ਜਾ ਕੈ ਸੰਗ ਹਿਰਦੈ ਪ੍ਰਗਾਸ ਸੇ ਸੰਤਨ ਹਰ ਕੇ ਮੇਰੇ ਮੀਤ ਕੇਵਲ ਨਾਮ ਗਾਇਆ ਜਾ ਕੈ ਨੀਤ ਰਹਾਉ ਜਾ ਕੈ ਮੰਤਰ ਹਰ ਹਰ ਮਨ ਵਸੈ ਜਾ ਕੈ ਉਪਦੇਸ਼ ਭਰਮ ਪਉ ਨਸੈ ਜਾ ਕੈ ਕੀਰਤ ਨਿਰਮਲ ਸਾਰ ਜਾ ਕੀ ਰੇਨ ਪਾਛੈ ਸੰਸਾਰ ਕੋਟ ਪਤਤ ਜਾ ਕੈ ਸੰਗ ਉਧਾਰ ਏਕ ਨਿਰੰਕਾਰ ਜਾ ਕੈ ਨਾਮ ਆਧਾਰ ਸਰਬ ਜੀਆਂ ਕਾ ਜਾਣੈ ਭੇਉ ਕਿਰਪਾ ਨਿਧਾਨ ਨਿਰੰਜਨ ਦੇਉ ਪਾਰ ਬ੍ਰਹਮ ਜਪ ਹੈ ਕਿਰਪਾਲ ਤਾ ਭੇਟੇ ਗੁਰ ਸਾਧ ਦਇਆਲ ਤਿਨ ਰੈਣ ਨਾਨਕ ਨਾਮ ਧਿਆਏ ਸੂਖ ਸਾਜ ਆਨੰਦ ਹਰਿ ਨਾਏ ਗੋਣ ਮਹੱਲਾ ਪੰਜਵਾ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਕੈ ਸ਼ਬਦ ਮੰਤਰ ਮਨ ਮਾਨ ਗੁਰ ਕੇ ਚਰਨ ਹਿਰਦੈ ਲੈ ਧਾਰੋ ਗੁਰ ਪਾਰ ਬ੍ਰਹਮ ਸਦਾ ਨਮਸਕਾਰੋ ਮਤ ਕੋ ਭਰਮ ਭੁਲੈ ਸੰਸਾਰੇ ਗੁਰ ਬਿਨ ਕੋਇ ਨਾ ਉਤਰਸ ਪਾਰ ਰਹਾਉ ਭੂਲੇ ਕੋ ਗੁਰ ਮਾਰਗ ਪਾਇਆ ਅਵਰ ਤਿਆਗ ਹਰਿ ਭਗਤੀ ਲਾਇਆ ਜਨਮ ਮਰਨ ਕੀ ਤਾਸ ਮਿਟਾਈ ਗੁਰ ਪੂਰੇ ਕੀ ਬੇਅੰਤ ਵਡਾਈ ਗੁਰ ਪ੍ਰਸਾਦ ਊਰਧ ਕਮਲ ਵਿਗਾਸ ਅੰਧਕਾਰ ਮਹਿ ਪਿਆ ਪ੍ਰਗਾਸ ਜਿਨ ਕੀਆ ਸੋ ਗੁਰ ਤੇ ਜਾਣਿਆ ਗੁਰ ਕਿਰਪਾ ਤੇ ਮੁਗਧ ਮਨ ਮਾਨਿਆ ਗੁਰ ਕਰਤਾ ਗੁਰ ਕਰਣਾ ਜੋਗ ਗੁਰ ਪਰਮੇਸ਼ਰ ਹੈ ਪੀਹੋਗ ਕਹੋ ਨਾਨਕ ਪ੍ਰਭ ਇਹ ਜਨਾਈ ਬਿਨ ਗੁਰ ਮੁਕਤ ਨਾ ਪਾਈਐ ਭਾਈ ਗੂਣ ਮਹੱਲਾ ਪੰਜਵਾ ਗੁਰੂ ਗੁਰੂ ਗੁਰ ਕਰਮਨਿ ਮੋਰੇ ਗੁਰੂ ਬਿਨਾ ਮੈਂ ਨਾਹੀ ਹੋਰ ਗੁਰ ਕੀ ਟੇਕ ਰਹਾਉ ਦਿਨ ਰਾਤ ਜਾ ਕੋਈ ਕੋਇ ਨ ਮੇਟੈ ਦਾਤ ਗੁਰ ਪਰਮੇਸ਼ਰ ਏਕੋ ਜਾਣ ਜੋ ਤਿਸ ਭਾਵੈ ਸੋ ਪਰਵਾਣ ਰਹਾਉ ਗੁਰ ਚਰਣੀ ਜਾ ਕਾ ਮਨ ਲਾਗੈ ਦੁਖ ਦਰਦ ਪ੍ਰਮਤਾ ਕਾ ਭਾਗੈ ਗੁਰ ਕੀ ਸੇਵਾ ਪਾਏ ਮਾਨ ਗੁਰ ਉਪਰ ਸਦਾ ਕੁਰਬਾਨ ਗੁਰ ਕਾ ਦਰਸ਼ਨ ਦੇਖ ਨਿਹਾਲ ਗੁਰ ਕੇ ਸੇਵਕ ਕੀ ਪੂਰਨ ਘਾਲ ਗੁਰ ਕੇ ਸੇਵਕ ਕਉ ਦੁਖ ਨਾ ਬਿਆਪੈ ਗੁਰ ਕਾ ਸੇਵਕ ਦਾਹ ਦਿਸ ਜਾਪੈ ਗੁਰ ਕੀ ਮਹਿਮਾ ਕਥਨ ਨਾ ਜਾਏ ਪਾਰ ਬ੍ਰਹਮ ਗੁਰ ਰਹਾ ਸਮਾਏ ਕਹੋ ਨਾਨਕ ਜਾ ਕੇ ਪੂਰੇ ਭਾਗ ਗੁਰ ਚਰਣੀ ਤਾ ਕਾ ਮਨ ਲਾਗ ਗੋਣ ਮਹੱਲਾ ਪੰਜਵਾ ਗੁਰ ਮੇਰੀ ਪੂਜਾ ਗੁਰ ਗੋਬਿੰਦ ਗੁਰ ਮੇਰਾ ਪਾਰ ਬ੍ਰਹਮ ਗੁਰ ਭਗਵੰਤ ਗੁਰ ਮੇਰਾ ਦੇਉ ਅਲਖ ਭੇਉ ਸਰਬ ਚਰਨ ਗੁਰ ਸੇਉ ਗੁਰ ਬਿਨ ਅਵਰ ਨਾਹੀ ਮਥਾਉ ਆਨ ਦਿਨ ਜਪੋ ਗੁਰੂ ਗੁਰ ਨਾਉ ਰਹਾਓ ਗੁਰ ਮੇਰਾ ਗਿਆਨ ਗੁਰ ਹਿਰਦਾ ਧਿਆਨ ਗੁਰ ਗੋਪਾਲ ਪੁਰਖ ਭਗਵਾਨ ਗੁਰ ਕੀ ਸ਼ਰਨ ਰਹਾਉ ਕਰ ਜੋਰੇ ਗੁਰੂ ਬਿਨਾ ਮੈਂ ਨਾਹੀ ਹੋਰ ਗੁਰ ਬੋਇਥ ਤਾਰੇ ਪਾਰੀ ਗੁਰ ਸੇਵਾ ਜਮ ਤੇ ਛੁਟਕਾਰੇ ਅੰਧਕਾਰ ਮਹਿ ਗੁਰ ਮੰਤਰ ਉਜਾਰਾ ਗੁਰ ਕੈ ਸੰਗ ਸਗਲ ਨਿਸਤਾਰਾ ਗੁਰ ਪੂਰਾ ਪਾਈਐ ਵਡ ਭਾਗੀ ਗੁਰ ਕੀ ਸੇਵਾ ਦੁਖ ਨ ਲਾਗੀ ਗੁਰ ਕਾ ਸ਼ਬਦ ਨਾ ਮੇਟੈ ਕੋਏ ਗੁਰ ਨਾਨਕ ਨਾਨਕ ਹਰਿ ਸੋਏ ਗੋਣ ਮਹੱਲਾ ਪੰਜਵਾ RAM RAM ਸੰਕਰ ਵਿਹਾਰ RAM RAM RAM ਪ੍ਰਾਨ ਆਧਾਰ RAM RAM RAM ਕੀਰਤਨ ਗਾਏ ਰੰਤ RAM ਸਭ ਰਹਿਓ ਸਮਾਏ ਸੰਤ ਜਨਾ ਮਿਲ ਬੋਲੋ RAM ਸਭ ਤੇ ਨਿਰਮਲ ਪੂਰਨ ਕਾਮ ਰਹਾਉ RAM RAM ਤਨ ਸੰਜ ਭੰਡਾਰ RAM RAM RAM ਕਰ ਆਹਾਰ ਰਾਮ RAM ਵਿਸਰ ਨਹੀਂ ਜਾਏ ਕਰ ਕਿਰਪਾ ਗੁਰ ਦਿਆ ਬਤਾਏ ਰਾਮ ਰਾਮ ਰਾਮ ਸਦਾ ਸਹਾਏ ਰਾਮ ਰਾਮ ਰਾਮ RAM ਲਾਏ ਰਾਮ ਰਾਮ ਜਬ ਨਿਰਮਲ ਭਏ ਜਨਮ ਜਨਮ ਕੇ ਕਿਲ ਗਏ ਰਾਮ ਤੇ ਰਾਮ ਜਨਮ ਮਰਨ ਨਿਵਾਰੈ ਉਚਰਤ ਰਾਮ ਭੈ ਪਾਰਿ ਉਤਾਰੈ ਸਭ ਤੇ ਉਚ ਰਾਮ ਪ੍ਰਗਾਸ ਨਿਸ ਬਾਸਰ ਜਪ ਨਾਨਕ ਦਾਸ ਗੂਣ ਮਹੱਲਾ ਪੰਜਵਾ ਹੁਨ ਕਉ ਖਸਮ ਕੀ ਨੀ ਠਾਕ ਹਾਰੇ ਦਾਸ ਸੰਗ ਤੇ ਮਾਰ ਬਿਦਾਰੇ ਗੋਬਿੰਦ ਭਗਤ ਕਾ ਮਹਲ ਨਾ ਪਾਇਆ RAM ਜਨਾ ਮਿਲ ਮੰਗਲ ਉਗਾਇਆ ਸਗਲ ਸ੍ਰਿਸ਼ਟ ਕੇ ਪੰਜ ਸਿਕਦਾਰ RAM ਭਗਤ ਕੇ ਪਾਣੀ ਹਾਰ ਰਹਾ ਜਗਤ ਪਾਸ ਤੇ ਲੇਤੇ ਦਾਨ ਗੋਬਿੰਦ ਭਗਤ ਕੋ ਕਰਹਿ ਸਲਾਮ ਲੂਟ ਲੇਹ ਸਾਖਤ ਪਤਿ ਖੋਵਹਿ ਸਾਧ ਜਨਾ ਪਗ ਮਲ ਮਲ ਧੋਵੈ ਪੰਚਪੂਤ ਜਣੇ ਇਕ ਮਾਏ ਉਤਪੁਜ ਖੇਲ ਕਰ ਜਗਤ ਵਿਆਏ ਤੀਨ ਗੁਣਾ ਕੈ ਸੰਗ ਰਚ ਰਸੇ ਇਨ ਕੋ ਛੋੜ ਉਪਰ ਜਨ ਬਸੇ ਕਰ ਕਿਰਪਾ ਜਨ ਦੀਏ ਛਡਾਏ ਜਿਸ ਕੇ ਸੇ ਤਿਨ ਰਖੇ ਹਟਾਏ ਕਹੋ ਨਾਨਕ ਭਗਤ ਪ੍ਰਭ ਸਾਰ ਬਿਨ ਭਗਤੀ ਸਭ ਹੋਏ ਖੁਆਰ